ਖਾਸਾ ਮਹੱਲਾ ਪੰਜਵਾ ਸ਼ਲੋਕ ਬਨ ਬਨ ਫਿਰਤੀ ਖੋਜਤੀ ਹਾਰੀ ਬਹੁ ਗਾਹੇ ਨਾਨਕ ਭੇਟੇ ਸਾਥ ਜਬ ਹਰਿ ਪਾਇਆ ਮਨ ਮਾਹੇ ਛੰਤ ਜਾ ਕੋ ਖੋਜੈ ਅਸੰਖ ਮੁਨੀ ਅਨੇਕ ਤਪੇ ਬ੍ਰਹਮੇ ਕੋਟ ਆਰਾਧੈ ਗਿਆਨੀ ਜਾਪ ਜਪੇ ਜਬ ਤਾਪ ਸੰਜਮ ਕਿਰਿਆ ਪੂਜਾ ਅਨਕ ਸੋਧਨ ਬੰਦਨਾ ਕਰ ਗਮਨ ਬਸਦਾ ਤੀਰਥਾ ਮੱਜਨ ਮਿਲਨ ਕੋ ਨਿਰੰਜਨਾ ਮਾਨੁਖ ਬਾਨ ਤਿਨ ਪਸ਼ੂ ਪੰਖੀ ਸਗਲ ਤੁਝੈ ਆਰਾਧਤੇ ਦਇਆਲ ਲਾਲ ਗੋਬਿੰਦ ਨਾਨਕ ਮਿਲ ਸਾਧ ਸੰਗਤ ਹੋਏ ਗਤੇ ਕੋਟੀ ਵਿਸਨੇ ਅਵਤਾਰ ਸ਼ੰਕਰ ਜਟਾ ਧਾਰ ਚਾਹੈ ਤੁਝ ਹੈ ਦਇਆਰ ਮਨ ਤਨ ਰੋਚਿ ਅਪਾਰ ਆਵਾਰ ਅਗੰ ਗੋਬਿੰਦ ਠਾਕੁਰ ਸਗਲ ਪੂਰਕ ਪ੍ਰਭ ਧਨੀ ਸੁਰ ਸਿੱਧ ਗਣ ਗੰਧਰਵ ਧਿਆਵੈ ਜਖ ਕਿੰਨਰ ਗੁਣ ਭਨੀ ਕੋਟ ਇੰਦਰ ਅਨੇਕ ਦੇਵਾ ਜਪਤ ਸੁਆਮੀ ਜੈ ਜੈਕਾਰ ਅਨਾਥ ਨਾਥ ਦਇਆਲ ਨਾਨਕ ਸਾਧ ਸੰਗਤ ਮਿਲ ਉਧਾਰ ਕੋਟਿ ਦੇਵੀ ਜਾ ਕਉ ਸੇਵਹਿ ਲਖਮੀ ਅਨਕ ਭਾਤ ਗੁਪਤ ਪ੍ਰਗਟ ਜਾ ਕਉ ਆਰਾਧੈ ਪਉਣ ਪਾਣੀ ਦਿਨ ਸਰਾਤ ਨਖਿਆਤਰ ਸਸਿਰ ਸੂਰਤ ਆਵੈ ਬਸਤ ਗਗਨਾ ਗਾਵੇ ਸਗਲ ਖਾਣੀ ਸਗਲ ਬਾਣੀ ਸਦਾ ਸਦਾ ਧਿਆਵੇ ਸਿਮਰਤ ਪੁਰਾਣ ਚਤੁਰ ਵੇਦਾ ਖਟ ਸ਼ਾਸਤਰ ਜਾ ਕਉ ਜਪਾਤ ਪਤਿਤ ਪਾਵਨ ਭਗਤ ਵਛਲ ਨਾਨਕ ਮਿਲਿਆ ਸੰਗ ਸਾਥ ਜੇਤੀ ਪ੍ਰਭੂ ਜਨਾਈ ਰਸਨਾ ਤੇਤ ਪਨੀ ਅਨਜਾਨਤ ਜੋ ਸੇਵੈ ਤੇਤੀ ਨਹ ਜਾਏ ਗਨੀ ਅਵਿਗਤ ਅਗਨਤ ਅਥਾ ਠਾਕੁਰ ਸਗਲ ਮੰਝੇ ਬਾਰਾ ਸਰਬ ਜਾਚਕ ਏਕ ਦਾਤਾ ਨਾ ਦੂਰ ਸੰਗੀ ਜਾਹਰਾ ਵਸ ਭਗਤ ਥੀਆ ਮਿਲੇ ਜੀਆ ਤਾ ਕੀ ਉਪਮਾ ਕਿਤ ਗਨੀ ਇਹੋ ਦਾਨ ਮਹਾਨ ਨਾਨਕ ਪਾਏ ਸੀਸ ਸਾਧਾ ਧਰ ਚਰਨੀ ਆਸਾ ਮਹੱਲਾ ਪੰਜਵਾ ਸ਼ਲੋਕ ਉਦਮ ਕਰੋ ਵਡ ਭਾਗਿਓ ਸਿਮਰੋ ਹਰਿ ਹਰਿ ਰਾਏ ਨਾਨਕ ਜਿਸ ਸਿਮਰਤ ਸਭ ਸੁਖ ਹੋਵੈ ਦੂਖ ਦਰਦ ਭ੍ਰਮ ਜਾਏ ਛੰਤ ਨਾਮ ਜਪਤ ਗੋਵਿੰਦ ਨਾਲ ਸਾਈਐ ਭੇਟ ਸਾਧੂ ਸੰਗ ਜੰਪੁਰ ਨਹ ਜਾਈਐ ਦੂਖ ਦਰਦ ਨਾ ਭਉ ਵਿਆਪੈ ਨਾਮ ਸਿਮਰਤ ਸਾਸੁਗੀ ਸਾਸ ਸਾਸ ਆਰਾਧਿ ਹਰਿ ਹਰਿ ਧਿਆਏ ਸੋ ਪ੍ਰਭ ਮਨ ਮੁਖੀ ਕਿਰਪਾਲ ਦਇਆਲ ਰਸਾਲ ਗੁਣ ਨਿਧੇ ਕਰ ਦਇਆ ਸੇਵਾ ਲਾਈਐ ਨਾਨਕ ਪੈ ਅੰਪੈ ਚਰਨ ਜੰਪੈ ਨਾਮ ਜਪਤ ਗੋਬਿੰਦ ਨਾਲ ਸਾਈਐ ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ ਪਰਮੰ ਅੰਧੇਰ ਬਿਨਾਸ ਗਿਆਨ ਗੁਰ ਅੰਜਨਾ ਗੁਰ ਗਿਆਨ ਅੰਜਨ ਪ੍ਰਭ ਨਿਰੰਜਨ ਜਲ ਥਲ ਮਈਲ ਪੂਰਿਆ ਇਕ ਨਿਮਖ ਜਾ ਕੈ ਹਿਰਦੈ ਵਸਿਆ ਮਿਟੇ ਤਿਸੈ ਸੂਰਿਆ ਅਗਾਧ ਬੋ ਸਮਰੱਥ ਸੁਆਮੀ ਸਰਬ ਕਾ ਪਉ ਭੰਜਨਾ ਨਾਨਕ ਪੈ ਅੰਪੈ ਚਰਨ ਜੰਪੈ ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ ਕੂੜ ਗਹੀ ਗੋਪਾਲ ਦਇਆਲ ਕਿਰਪਾ ਨਿਧੇ ਮੋਹਿ ਆਸਰ ਤੋ ਚਰਨ ਤੁਮਾਰੀ ਸਰਨ ਸਿਧੇ ਹਰ ਚਰਨ ਕਾਰਨ ਕਰਨ ਸੁਆਮੀ ਪਤਤ ਉਧਰਨ ਹਰ ਹਰੇ ਸਾਗਰ ਸੰਸਾਰ ਭਾਵ ਤਾਰ ਨਾਮ ਸਿਮਰਤ ਬਹੁਤਰੇ ਆਦੇ ਅੰਤ ਬੇਅੰਤ ਖੋਜੈ ਸੁਨੀ ਉਧਰਨ ਸੰਤ ਸੰਗ ਵਿਦੇ ਨਾਨਕ ਪੈ ਅੰਪੈ ਚਰਨ ਜੰਪੈ ਊੜ ਗਹੀ ਗੋਪਾਲ ਦਇਆਲ ਕਿਰਪਾ ਨਿਧੇ ਭਗਤ ਵਛਲਾ ਬਿਰਦ ਆਪ ਬਨਾਇਆ ਜਹ ਜਹ ਸੰਤ ਰਾਧਾ ਤਹ ਤਹ ਪ੍ਰਗਟਾਇਆ ਰਵਿ ਆਪ ਲੀਏ ਸਮਾਏ ਸਾਜ ਸੁਭਾਏ ਭਗਤ ਕਾਰਜ ਸਾਰਿਆ ਆਨੰਦ ਹਰ ਜਸ ਮਹਾ ਮੰਗਲ ਸਰਬ ਦੁਖ ਵਿਸਾਰਿਆ ਚਮਤਕਾਰ ਪ੍ਰਗਾਸ ਦਾਹ ਦਿਸ ਏਕ ਤਹਾ ਦ੍ਰਿਸ਼ਟਾਇਆ ਨਾਨਕ ਪੈ ਅੰਪੈ ਚਰਨ ਜੰਪੈ ਭਗਤ ਵਛਲ ਹਰੀ ਬਿਰਦ ਆਪ ਬਨਾਇਆ ਆਸਾ ਮਹੱਲਾ ਪੰਜਵਾਂ ਫਿਰ ਸੰਤਨ ਸੁਹਾਗ ਮਰੈ ਨਾ ਜਾਵੇ ਜਾ ਕੇ ਗ੍ਰਹਿ ਹਰਿ ਨਾਹੋ ਸੋ ਸਾਧੀ ਰਾਵੇ ਅਵਿਨਾਸੀ ਅਵਗਤ ਸੋ ਪ੍ਰਭ ਸਦਾ ਤਨ ਨਿਰਮਲਾ ਨਾ ਦੂਰ ਸਦਾ ਹਦੂਰ ਠਾਕੁਰ ਦਾਦਿਤ ਪੂਰਨ ਸਤ ਸਦਾ ਪ੍ਰਾਨ ਪਾਤਿ ਗਾਤਿ ਮਤ ਜਾਤੇ ਪ੍ਰੇ ਪ੍ਰੀਤ ਪ੍ਰੀਤਮ ਭਾਵੇ ਨਾਨਕ ਵਖਾਣਾ ਗੁਰ ਬਚਨ ਜਾਣੈ ਥਿਰ ਸੰਤਨ ਸੁਹਾਗ ਮਰੈ ਨਾ ਜਾਵੇ ਜਾ ਕਉ ਰਾਮ ਪਤਾਰ ਤਾਕੈ ਅੰਧ ਕਣਾ ਸੁਖਵੰਤੀ ਸਾ ਨਾਰੇ ਸੋਭਾ ਪੂਰਬਣਾ ਮਾਨ ਮਹਤ ਕਲਿਆਣ ਹਰ ਜਸ ਸੰਗ ਸੁਰਜਨ ਸੋ ਪ੍ਰਭੂ ਸਰਬ ਸਿਧ ਨਵ ਨਿਤ ਤਿਤ ਗ੍ਰਹਿ ਨਹੀਂ ਊਨਾ ਸਭ ਕਛੂ ਮਦਰ ਬਾਣੀ ਮਾਨੀ ਥਿਰ ਸੋ ਕਾ ਬਣਾ ਨਾਨਕ ਵਖਾਣਾ ਗੁਰ ਬਚਨ ਜਾਣੈ ਜਾ ਕੋ ਰਾਮ ਪਤਾਰ ਤਾਕੈ ਅੰਧ ਕਣਾ ਆਓ ਸਖੀ ਸੰਤ ਪਾਸੇ ਸੇਵਾ ਲਾਗਿਆ ਪੀ ਸੋ ਚਰਨ ਪਖਾਰੇ ਆਪ ਤਿਆਗਿਆ ਤਾਜੀ ਆਪ ਮਿਟੈ ਸੰਤਾਪ ਆਪ ਨਹ ਜਾਣਾਈਐ ਸਰਨ ਗਹੀ ਜੈ ਮਾਨ ਲੀਜੈ ਕਰੇ ਸੋ ਸੁਖ ਪਾਈਐ ਕਰੇ ਦਾਸ ਦਾਸੀ ਤਜ ਉਦਾਸੀ ਕਰ ਜੋੜ ਦਿਨ ਰਹਿਣ ਜਾਗੀਐ ਨਾਨਕ ਵਖਾਣਾ ਗੁਰ ਬਚਨ ਆਉ ਆਓ ਸਖੀ ਸੰਤ ਪਾਸੇ ਸੇਵਾ ਲਾਗਿਆ ਜਾ ਕੈ ਮਸਤੀ ਭਾਗ ਸੇ ਸੇਵਾ ਲਾਇਆ ਤਾ ਕੀ ਪੂਰਨ ਆਸ ਜਿਨ ਸਾਧ ਸੰਗ ਪਾਇਆ ਸਾਧ ਸੰਗ ਹਰ ਕੈ ਰੰਗੇ ਗੋਬਿੰਦ ਸਿਮਰਨ ਲਾਗਿਆ ਪਰਮ ਮੋਹ ਵਿਕਾਰ ਦੂਜਾ ਸਗਲ ਤਿਨਹਿ ਤਿਆਗਿਆ ਮਨ ਸਾਧ ਸਾਹ ਸੁਭਾਉ ਬੂਠਾ ਅਨੰਦ ਮੰਗਲ ਗੁਣ ਗਾਇਆ ਨਾਨਕ ਬਖਾਣੈ ਗੁਰ ਬਚਨ ਜਾਣੈ ਜਾ ਕੈ ਮਸਤਿਕ ਭਾਗ ਸੇ ਸੇਵਾ ਲਾਇਆ ਆਸਾ ਮਹੱਲਾ ਪੰਜਵਾ ਸ਼ਲੋਕ ਹਰਿ ਹਰ ਨਾਮ ਜਪੰਤਿਆ ਕਛ ਨਾ ਕਹੈ ਜਮਕਾਲ ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੈ ਗੋਪਾਲ ਛੰਤ ਮਿਲਾਉ ਸੰਤਨ ਕੈ ਸੰਗ ਮੋਹਿ ਉਧਾਰ ਲੇਹੋ ਬਿਨੋ ਕਰੋ ਕਰ ਜੋੜੀ ਹਰਿ ਹਰ ਨਾਮ ਦੇਹੋ ਹਰਿ ਨਾਮ ਆਗੋ ਚਰਨ ਲਾਗੋ ਮਾਨ ਤਿਆਗੋ ਤੁਮ ਦਇਆ ਕਤਹੂ ਨ ਧਾਵੋ ਸਰਣਿ ਪਾਵੋ ਕਰੁਣਾ ਮੈਂ ਪ੍ਰਭ ਕਰਮਿਆ ਸਮਰੱਥ ਅਗਾਥ ਅਪਾਰ ਨਿਰਮਲ ਸੁਣੋ ਸੁਆਮੀ ਬਿਨੋ ਏਹੋ ਕਰ ਜੋੜ ਨਾਨਕ ਦਾਨ ਮੰਗੈ ਜਨਮ ਮਰਨ ਨਿਵਾਰ ਲੇਹੋ ਅਪਰਾਧੀ ਮਤਹੀਨ ਨਿਰਗੁਣ ਅਨਾਥ ਨੀਚ ਸਾਠ ਕਠੋਰ ਕੁਲਹੀਨ ਵਿਆਪਤ ਮੋਹ ਕੀਚ ਮਲ ਭਰਮ ਕਰਮ ਅਹੂ ਮਮਤਾ ਮਰਨ ਚੀਤ ਨਾ ਆਵੇ ਬਨਤਾ ਬਿਨੋਦ ਆਨੰਦ ਮਾਇਆ ਗਿਆਨਤਾ ਲਵਟਾਵੇ ਖਿਸੈ ਜੋਬਨ ਬਧੈ ਜਰਵਾ ਦਿਨ ਨਿਹਾਰੇ ਸੰਗ ਮੀਚ ਮੰਤ ਨਾਨਕ ਆਸ ਤੇਰੀ ਸਰਨ ਸਾਧੂ ਰਾਖ ਨੀਚ ਪਰਮੇ ਜਨਮ ਅਨੇਕ ਸੰਕਟ ਜੂਨ ਲਵਟ ਰਹਿਓ ਤੇ ਸੰਗੇ ਮੀਠੇ ਭੋਗ ਸੋਨ ਪ੍ਰਮਤ ਭਾਰ ਅਗੰਤ ਆਇਓ ਬਹੁ ਪਰਦੇਸ ਹਤਾਇਓ ਆਵ ਊਟ ਧਾਰੀ ਪ੍ਰਭ ਮੁਰਾਰੀ ਸਰਬ ਸੁਖਾਰੀ ਨਾਇਓ ਰਾਖਨ ਹਾਰੇ ਪ੍ਰਭ ਪਿਆਰੇ ਮੋਇ ਤੇ ਕਛੂ ਨਾ ਹੋਆ ਹੋਨ ਸੂਖ ਸਹਜ ਆਨੰਦ ਨਾਨਕ ਕਿਰਪਾ ਤੇਰੀ ਤਰੈ ਭਉਨ ਨਾਮ ਧਾਰੀ ਕੁਧਾਰੇ ਭਗਤਾ ਸੰਸਾ ਕੌਣ ਜੇਨ ਕੇਨ ਪ੍ਰਕਾਰੇ ਹਰਿ ਹਰਿ ਜਸ ਸੁਨੋ ਸ਼ਰਵਨ ਸੁਣ ਸ਼ਰਵਨ ਬਾਣੀ ਪੁਰਖ ਗਿਆਨੀ ਮਨ ਨਿਧਾਨਾ ਪਾਵਹਿ ਹਰਿ ਰੰਗ ਰਾਤੇ ਪ੍ਰਭ ਦਾਤੇ RAM ਕੇ ਗੁਣ ਗਾਵਹਿ ਬਸੁਦ ਕਾਗਦ ਬਨ ਰਾਜ ਕਲਮਾ ਲਿਖਣ ਕਉ ਦੇ ਹੋਏ ਪਮਨ ਬੇਅੰਤ ਅੰਤ ਨਾ ਜਾਏ ਪਾਇਆ ਗਹੀ ਨਾਨਕ ਚਰਨ ਸਰਨ ਆਸਾ ਮਹੱਲਾ ਪੰਜਵਾ ਪੁਰਖ ਪਤੇ ਭਗਵਾਨ ਤਾ ਕੀ ਸਰਨ ਗਹੀ ਨਿਰਭਉ ਭੈ ਪ੍ਰਾਨ ਚਿੰਤਾ ਸਗਲ ਲਹੀ ਮਾਤ ਪਿਤਾ ਸੁਧਮੀ ਸੁਰ ਜਨ ਇਸ਼ਟ ਬੰਧਵ ਜਾਣਿਆ ਗੈ ਕੰਠ ਲਾਇਆ ਗੁਰ ਮਿਲਾਇਆ ਜਸ ਬਿਮਾਲ ਸੰਤ ਵਖਾਣਿਆ ਬੇਅੰਤ ਗੁਣ ਅਨੇਕ ਮਹਿਮਾ ਕੀਮਤ ਕਛੂ ਨਾ ਜਾਏ ਕਹੀ ਪ੍ਰਭ ਏਕ ਅਨਕ ਅਲਖ ਠਾਕੁਰ ਓਟ ਨਾਨਕ ਤਿਸ ਗਹੀ ਅੰਮ੍ਰਿਤ ਬਨ ਸੰਸਾਰ ਸਹਾਈ ਆ ਭਏ RAM ਨਾਮ ਹੁਰਹਾਰ ਬਿਖ ਕੇ ਦਿਵਸ ਗਏ ਗਤ ਪਰਮ ਮੋਹ ਵਿਕਾਰ ਬਿਨਸੇ ਜੋਨ ਆਵਣ ਸਭ ਰਹੇ ਅਗਨ ਸਾਗਰ ਭੈ ਸੀਤਲ ਸਾਧਿਆਂ ਚ ਗਹਿ ਰਹੇ ਗੋਵਿੰਦ ਗੋਪਾਲ ਦਇਆਲ ਸਮ੍ਰਿਤ ਬੋਲ ਸਾਧੂ ਹਰ ਜੈ ਜੈ ਨਾਨਕ ਨਾਮ ਧਿਆਏ ਪੂਰਨ ਸਾਧ ਸੰਗ ਪਾਈ ਪਰਮ ਗਤੇ ਜਹ ਦੇਖੋ ਤਾ ਸੰਗੀ ਏਕੋ ਰਵ ਰਹਾ ਘਟ ਕਰਵਾਤੀ ਆਪ ਵਿਰਲਾ ਕਿਨੈ ਲਹਾ ਜਲ ਥਲ ਮਹੀਲ ਪੂਰ ਪੂਰਨ ਕੀਟ ਹਸ ਸਮਾਨਿਆ ਆਦਿ ਅੰਤੇ ਮਧ ਸੋਈ ਗੁਰ ਪ੍ਰਸਾਦੀ ਜਾਣਿਆ ਬ੍ਰਹਮ ਪਸਰਿਆ ਬ੍ਰਹਮ ਲੀਲਾ ਗੋਵਿੰਦ ਗੁਣ ਨਿਧ ਜਨ ਕਹਿਆ ਸਿਮਰ ਸੁਆਮੀ ਅੰਤਰ ਜਾਮੀ ਹਰਿ ਏਕ ਨਾਨਕ ਰਵ ਰਹਾ ਦਿਨ ਰੈਣ ਸੁਹਾਵੜੀ ਆਈ ਸਿਮਰਤ ਨਾਮ ਹਰੇ ਚਰਨ ਕਮਲ ਸੰਗ ਪ੍ਰੀਤੇ ਕਰਮਲ ਪਾਪ ਟਰੇ ਦੂਖ ਭੂਗ ਦਾਰਿਦਰ ਨਾਠੇ ਪ੍ਰਗਟ ਮਗ ਦਿਖਾਇਆ ਮਿਲ ਸਾਧ ਸੰਗੇ ਨਾਮ ਰੰਗੇ ਮਨ ਲੋੜੀ ਦਾ ਪਾਇਆ ਹਰਿ ਦੇਖ ਦਰਸ਼ਨ ਇਛ ਪੁੰਨੀ ਕੋਲ ਸੰਭੂਹਾ ਸਭ ਤਰੇ ਦਿਨਸ ਰਹਿਣ ਆਨੰਦ ਆਨ ਦਿਨ ਸਿਮਰੰਤ ਨਾਨਕ ਹਰਿ ਕਰੇ ਆਸਾ ਮਹੱਲਾ ਪੰਜਵਾ ਛੰਤ ਘਰ ਸਤਵਾ ਇੱਕ ਓੰਕਾਰ ਸਤਿਗੁਰੂ ਪ੍ਰਸਾਦਿ ਸ਼ਲੋਕ ਸੋਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰੋ ਇੱਕ ਘੜੀ ਕਰ ਕਿਰਪਾ ਭਗਵੰਤ ਛੰਤ ਪਿੰਨੀ ਨੜੀਐ ਚਾ ਮੱਕਨ ਤਾਰੇ ਜਾਗੈ ਸੰਤ ਜਨਾ ਮੇਰੇ RAM ਪਿਆਰੇ RAM ਪਿਆਰੇ ਸਦਾ ਜਾਗੈ ਨਾਮ ਸਿਮਰਹਿ ਅਨ ਦਿਨੋ ਚਰਨ ਕਮਲ ਧਿਆਨ ਹਿਰਦੈ ਪ੍ਰਭ ਵਿਸਰਨਾਈ ਇਕ ਕਿਨੋ ਤਾਜ ਮਾਨ ਮੋਹ ਵਿਕਾਰ ਮਨ ਕਾ ਕਲਮਲਾ ਦੁਖ ਜਾਰੇ ਬਿਨ ਮੰਤ ਨਾਨਕ ਸਦਾ ਜਾਗੈ ਹਰਿ ਦਾਸ ਸੰਤ ਪਿਆਰੇ ਮੇਰੀ ਸੇਜਲੀਐ ਡੰਬਰ ਬਣਿਆ ਮਨ ਅੰਗ ਪਿਆ ਪ੍ਰਭ ਆਪ ਸੁਣਿਆ ਪ੍ਰਭ ਮਿਲੇ ਸੁਆਮੀ ਸੁਹਾਗਾਮੀ ਚਾਵ ਮੰਗਲ ਰਸ ਭਰੇ ਅੰਗ ਸੰਗ ਲਾਗੇ ਦੂਖ ਭਾਗੇ ਪ੍ਰਾਨ ਮਨ ਤਨ ਸਭ ਹਰੇ ਮਨ ਇਛ ਪਾਈ ਪ੍ਰਭ ਧਿਆਈ ਸੰਜੋਗ ਸਾਹਾ ਸੁਭ ਗਣਿਆ ਬਿਨਵੰਤ ਨਾਨਕ ਮਿਲੇ ਸ੍ਰੀ ਤਰ ਸਗਲ ਆਨੰਦ ਰਸ ਬਣਿਆ ਮਿਲ ਸਖਿਆ ਪੁਛੈ ਕਹੋ ਕੰਤ ਸਾਣੀ ਰਸ ਪ੍ਰੇਮ ਭਰੀ ਕਛ ਬੋਲ ਨਾ ਜਾਣੀ ਗੁਣ ਗੂੜ ਗੁਪਤ ਅਪਾਰ ਕਰਤੇ ਨਿਗਮ ਅੰਤ ਨਾ ਪਾਵੇ ਭਗਤਿ ਪਾਏ ਧਿਆਏ ਸੁਆਮੀ ਸਦਾ ਹਰ ਗੁਣ ਗਾਵੇ ਸਗਲ ਗੁਣ ਸੋ ਗਿਆਨ ਪੂਰਨ ਆਪਣੇ ਪ੍ਰਭ ਭਾਣੀ ਬਿਨਵੰਤ ਨਾਨਕ ਰੰਗ ਰਾਤੀ ਪ੍ਰੇਮ ਸਾਹਿ ਸਮਾਣੀ ਸੁਖ ਸੋਹਿਲੜੇ ਹਰਿ ਗਾਵਣ ਲਾਗੇ ਸਾਜਣ ਸਰਸੇੜੇ ਦੁਖ ਦੁਸ਼ਮਨ ਭਾਗੇ ਸੁਖ ਸਹਾਇ ਸਰਸੇ ਹਰਿ ਨਾਮ ਰਹਾਸੇ ਪ੍ਰਭ ਆਪ ਕਿਰਪਾ ਧਾਰਿਆ ਹਰ ਚਰਨ ਲਾਗੇ ਸਦਾ ਜਾ ਕੇ ਮਿਲੇ ਪ੍ਰਭ ਨਿਵਾਰਿਆ ਸ਼ੁਭ ਦਿਵਸ ਆਏ ਸਾਜ ਪਾਏ ਸਗਲ ਨਿਦ ਪ੍ਰਭ ਪਾਗੇ ਮਨਮੰਤ ਨਾਨਕ ਸਰਨ ਸੁਆਮੀ ਸਦਾ ਹਰ ਜਨ ਤਾਗੇ ਆਸਾ ਮਹੱਲਾ ਪੰਜਵਾ ਉਠ ਵੰਜ ਵਟਾਉੜਿਆ ਤੈ ਕਿਆ ਚਿਰ ਲਾਇਆ ਮੋਹਲਤ ਪੁੰਨੜੀਆ ਕਿਤ ਕੂੜ ਲੋਭਾਇਆ ਕੂੜੇ ਲੋਭਾਇਆ ਤੋ ਮਾਇਆ ਕਰਹਿ ਪਾਪ ਅਮਿਤਿਆ ਤਨ ਭਸਮ ਢੇਰੀ ਜਮਹਿ ਹੇਰੀ ਕਾਲ ਬਪੜੈ ਜਿਤਿਆ ਮਾਲ ਜੋਬਨ ਛੋੜ ਵੈਸੀ ਰਹਿਓ ਪੈਨਣ ਖਾਇਆ ਨਾਨਕ ਕਮਾਣਾ ਸੰਗ ਜੁਲਿਆ ਨਹ ਜਾਏ ਕਿਰਤ ਮਿਟਾਇਆ ਆਥੋ ਮਿਰਗ ਜਿਵੈ ਪੇਖ ਰਹਿਣ ਚੰਦਰਾਇਣ ਸੁਖੋ ਦੁਖ ਭਏ ਨਿਤ ਪਾਪ ਕਮਾਇਣ ਪਾਪਾ ਕਮਾਣੇ ਛੱਡੈ ਨਾਹੀ ਲੈ ਚੱਲੇ ਘਤ ਗਲਾਵਿਆ ਹਰ ਚੰਦੌਰੀ ਦੇਖ ਮੂਠਾ ਕੂੜ ਸੇ ਜਾਰਾ ਵਿਆ ਲਬ ਲੋਭ ਅਹੰਕਾਰ ਮਾਤਾ ਗਰਭ ਭਇਆ ਸਮਾਇਣ ਨਾਨਕ ਮ੍ਰਿਗ ਅਗਿਆਨ ਬਿਨਸੇ ਨਾ ਮਿਟੈ ਆਉਣ ਜਾਣ ਮਿੱਠੈ ਮਖੂਆ ਕਿਉ ਲੈ ਓਡਾਰੀ ਹਸਤੀ ਗਰਤ ਪਿਆ ਕਿਉ ਤਰਿਆ ਤਾਰੀ ਤਰਨ ਦੁਹੇਲਾ ਪਿਆ ਖਿਨ ਮੈਂ ਖਸਮ ਚੇਤਨਾ ਆਇਓ ਦੁਖਾ ਸਜਾਈ ਗੰਤ ਨਾਹੀ ਕੀਆ ਆਪਣਾ ਪਾਇਓ ਗੁਝਾ ਕਮਾਣਾ ਪ੍ਰਗਟ ਹੋਆ ਈ ਤੂ ਤਹਿ ਖੁਆਰੀ ਨਾਨਕ ਸਤਿਗੁਰ ਬਾਜ ਮੂਠਾ ਮਨ ਮੁਖੋ ਅਹੰਕਾਰੀ ਹਰ ਕੇ ਦਾਸ ਜੀਵੇ ਲਗ ਪ੍ਰਭ ਕੀ ਚਰਨੀ ਕੰਠ ਲਗਾਏ ਲੀਏ ਤਿਸ ਠਾਕੁਰ ਸਰਣੀ ਬਲ ਬੁੱਧ ਗਿਆਨ ਧਿਆਨ ਆਪਣਾ ਆਪ ਨਾਮ ਜਪਾਇਆ ਸਾਧ ਸੰਗਤ ਆਪ ਹੋਆ ਆਪ ਜਗਤ ਤਰਾਇਆ ਰਾਖ ਲੀਏ ਰਖਣ ਹਾਰੈ ਸਦਾ ਨਿਰਮਲ ਕਰਨੀ ਨਾਨਕ ਨਰਕ ਨਾ ਜਾਹੇ ਕਬਹੂ ਹਰਿ ਸੰਤ ਹਰ ਕੀ ਸਰਣੀ ਆਸਾ ਮਹੱਲਾ ਪੰਜਵਾ ਵੰਜ ਮੇਰੇ ਆਲਸਾ ਹਰਿ ਪਾਸ ਬੇਨੰਤੀ ਰਾਵੋ ਸੋ ਆਪਨੜਾ ਪ੍ਰਭ ਸੰਗ ਸੋਹੰਤੀ ਸੰਗੇ ਸੋਹੰਤੀ ਕੰਤ ਸੁਆਮੀ ਦਿਨ ਸਰੈਣੀ ਰਾਵੀਐ ਸਾਸ ਹੀ ਸਾਸ ਚਿਤਾਰ ਜੀਵਾ ਪ੍ਰਪੇਖ ਹਰ ਗੁਣ ਗਾਵਿਐ ਬਿਰਹਾਲ ਜਾਇਆ ਦਰਸ ਪਾਇਆ ਹਮਿਓ ਦ੍ਰਿਸ਼ਟ ਸਿੰਚੰਤੀ ਬਿਨਮੰਤ ਨਾਨਕ ਮੇਰੀ ਇਛ ਗੁੰਨੀ ਮਿਲੇ ਜਿਸ ਖੋਜੰਦੀ ਨਾ ਸਵੰਨਿਓ ਕਿਲ ਵਿਖਾਉ ਕਰਤਾ ਘਰ ਆਇਆ ਦੂਤਾ ਦਾਨ ਪਿਆ ਗੋਵਿੰਦ ਪ੍ਰਗਟਾਇਆ ਪ੍ਰਗਟੇ ਗੋਪਾਲ ਗੋਵਿੰਦ ਲਾਲਨ ਸਾਧ ਸੰਗ ਵਖਾਣਿਆ ਆਚਰਜ ਡੀਠਾ ਅਮਿਓ ਬੂਠਾ ਗੁਰ ਪ੍ਰਸਾਦੀ ਜਾਣਿਆ ਮਨ ਸ਼ਾਂਤ ਆਈ ਵੱਜੀ ਵਧਾਈ ਨਾ ਅੰਤ ਜਾਈ ਪਾਇਆ ਬਿਨਵੰਤ ਨਾਨਕ ਸੋ ਸਾਹਿਬ ਮੇਲਾ ਪ੍ਰਭੂ ਹੀ ਬਣਾਇਆ ਨਰਕ ਨਾ ਡੀਠੜਿਆ ਸਿਮਰਤ ਨਾਰਾਇਣ ਜੈ ਜੈ ਧਰਮ ਕਰੇ ਦੂਤ ਭਏ ਪਲਾਇਣ ਧਰਮ ਧੀਰ ਜੇ ਸਾਹ ਸੁਖੀਏ ਸਾਹ ਸੰਗ ਦੇ ਹਰ ਭਜੇ ਕਰ ਅਨੁਗ੍ਰੋ ਰਾਖ ਲੀਨੇ ਮੋਹ ਮਮਤਾ ਸਭ ਤਜੇ ਗਹਿ ਕੰਠ ਲਾਏ ਗੁਰ ਮਿਲਾਏ ਗੋਵਿੰਦ ਜਪਤ ਅਗਾਇਣ ਬਿਨਵੰਤ ਨਾਨਕ ਸਿਮਰ ਸੁਆਮੀ ਸਗਲੇ ਆਸ ਪੁਜਾਇਣ ਨਿਧ ਸੇ ਚਰਨ ਗਹੇ ਤਾ ਕੇਹਾ ਕਾੜਾ ਸਭ ਕਿਛ ਵਸ ਜਿਸੈ ਸੋ ਪ੍ਰਭੂ ਅਸਾੜਾ ਗਹਿ ਪੁਜਾ ਦੀਨੇ ਨਾਮ ਦੀਨੇ ਕਰ ਧਾਰਿ ਮਸਤਿ ਰਾਖਿਆ ਸੰਸਾਰ ਸਾਗਰ ਨਾ ਵਿਆਪੈ ਅਮਿਓ ਹਰ ਰਸ ਚਾਖਿਆ ਸਾਧ ਸੰਗੇ ਨਾਮ ਰੰਗੇ ਰਣ ਜੀਤ ਵੱਡਾ ਅਖਾੜਾ ਬਿਨਵੰਤ ਨਾਨਕ ਸਰਣ ਸੁਆਮੀ ਬੋੜੇ ਜਮ ਨਾ ਉਪਾੜਾ ਆਸਾ ਮਹੱਲਾ ਪੰਜਵਾ ਦਿਨ ਰਾਤ ਕਮਾਇੜੋ ਸੋ ਆਇਓ ਮਾਥਾ ਜਿਸ ਪਾਸ ਲੁਕਾਇ ਦੜੋ ਸੋ ਵੇਖੀ ਸਾਥੈ ਸੰਗ ਦੇਖੈ ਕਰਨਹਾਰਾ ਕਾਏ ਪਾਪ ਕਮਾਈਐ ਸੁਕ੍ਰਿਤ ਗੀਜੈ ਨਾਮ ਲੀਜੈ ਨਰਕ ਮੂਲ ਨਾ ਜਾਈਐ ਆਠ ਪਾਰ ਹਰ ਨਾਮ ਸਿਮਰਹੁ ਚੱਲੈ ਤੇਰਾ ਸਾਥੇ ਭਾਈ ਸਾਧ ਸੰਗਤ ਸਦਾ ਨਾਨਕ ਮਿਟਹਿ ਦੋਖ ਕਮਾਤੇ ਵਰ ਵੰਜ ਕਰ ਉਦਰ ਭਰਹਿ ਮੂਰਖ ਗਵਾਰਾ ਸਭ ਕੇ ਦੇ ਰਹਾ ਹਰ ਦੇਵਨ ਹਾਰਾ ਦਾਤਾਰ ਸਦਾ ਦਇਆਲ ਸੁਆਮੀ ਕਾਇ ਮਰਉ ਵਿਸਾਰੀਐ ਮੇਰੇ ਸਾਧ ਸੰਗੇ ਭਾਈ ਸੰਗੇ ਕੁਲ ਸਮੂਹਾ ਤਾਰੀਐ ਸਿਧ ਸਾਧਿਕ ਦੇਵ ਮੁਨਿ ਜਨ ਭਗਤ ਨਾਮ ਆਧਾਰਾ ਬਿਨਵੰਤ ਨਾਨਕ ਸਦਾ ਭਜੀਐ ਪ੍ਰਭ ਏਕ ਕਰਨਾ ਹਾਰਾ ਖੋਟ ਨਾ ਕੀਤੀ ਪ੍ਰਭ ਪਰਖਣ ਹਾਰਾ ਕੂਟ ਕਵਟ ਦੜੇ ਜਨਮ ਹੈ ਸੰਸਾਰਾ ਸੰਸਾਰ ਸਾਗਰ ਤਿਨੀ ਤਰਿਆ ਜਿਨੀ ਏਕ ਧਿਆਇਆ ਤਜ ਕਾਮ ਕ੍ਰੋਧ ਅਨਿੰਦ ਨਿੰਦਾ ਪ੍ਰਭ ਸਰਨ ਆਈ ਆਇਆ ਜਲ ਥਲ ਮਹੀਲ ਰਵਿਆ ਸੁਆਮੀ ਊਚ ਅਗਮਾ ਪਾਰਾ ਨਿਰਮੰਤ ਨਾਨਕ ਠੀਕ ਜਨ ਕੀ ਚਰਨ ਕਮਲ ਆਧਾਰਾ ਵੇਖ ਹਰ ਚੰਦੌਲੀ ਆਸਥਿਰ ਕਿਛ ਨਾਹੀ ਮਾਇਆ ਰੰਗ ਜੇਤੇ ਸੇ ਸੰਗ ਨਾ ਜਾਹੀ ਹਰ ਸੰਗ ਸਾਥੀ ਸਦਾ ਤੇਰਾ ਦਿਨਸ ਰਹਿਣ ਸਮਾਲੀਐ ਹਰ ਏਕ ਬਿਨ ਕਛ ਅਵਰ ਨਾਹੀ ਭਾਉ ਦੁਤੀਆ ਜਾਲੀਐ ਮੀਤ ਜੋਬਨ ਮਾਲ ਸਰਬਸ ਪ੍ਰਭ ਏਕ ਘਰ ਮਨ ਮਾਹੀ ਬਿਨਵੰਤ ਨਾਨਕ ਵਡ ਭਾਗ ਪਾਈਐ ਸੋਖ ਸਾਜ ਸਮਾਹੀ ਆਸਾ ਮਹੱਲਾ ਪੰਜਵਾ ਛੰਤ ਘਰ ਅਠਵਾ ਏਕ ਓੰਕਾਰ ਸਤਿਗੁਰੂ ਪ੍ਰਸਾਦਿ ਕਮਲਾ ਪ੍ਰੰਭੀਤ ਕਮਲਾ ਪ੍ਰੰਭੀਤੇ ਤੀਖਣ ਮਾਦ ਬੇਪਰੀਤ ਹੈ ਅਵਦ ਆਕਾਰਥ ਜਾਤ ਗਾਹ ਬਰਬਨ ਘੋਰ ਗਾਹ ਬਰਬਨ ਘੋਰ ਹੈ ਗ੍ਰਹਿ ਮੂਸਤ ਮਨ ਚੋਰ ਹੈ ਦਿਨ ਕਰੋ ਅਨ ਦਿਨ ਖਾਤ ਦਿਨ ਖਾਤ ਜਾਤ ਭਿਆਤ ਪ੍ਰਭਿਨ ਮਿਲਹੁ ਪ੍ਰਭ ਕਰੁਣਾ ਪਤੇ ਜਨਮ ਮਰਨ ਅਨੇਕ ਬੀਤੇ ਪ੍ਰੈ ਸੰਗ ਬਿਨ ਕਛ ਨਾ ਗਤੇ ਕੁਲ ਰੂਪ ਤੂਪ ਗਿਆਨ ਹੀ ਨੀ ਤੁਜ ਬਿਨਾ ਮੋਹਿ ਕਵਨ ਮਾਤ ਕਰ ਜੋੜ ਨਾਨਕ ਸਰਣ ਆਇਓ ਪ੍ਰਿਆ ਨਾਥ ਨਰ ਹਰ ਕਰੋ ਗਾਤ ਮੀਨਾ ਜਲਹੀਨ ਮੀਨਾ ਜਲਹੀਨ ਹੈ ਉਹ ਵਿਛਰਤ ਮਨ ਤਨ ਖੀਨ ਹੈ ਕਤ ਜੀਵਨ ਪ੍ਰਿਆ ਬਿਨ ਹੋਤ ਸਨਮੁਖ ਸਹਿਬਾਨ ਸਨਮੁਖ ਸਹਿਬਾਨ ਹੈ ਮ੍ਰਿਗ ਅਰਪੇ ਮਨ ਤਨ ਪ੍ਰਾਨ ਹੈ ਉਹ ਬੇਦਿਓ ਸਾਜ ਸਰੋਤ ਪ੍ਰਿਆ ਪ੍ਰੀਤ ਲਾਗੀ ਮਿਲ ਬੈਰਾਗੀ ਖਿਨ ਰਹਣ ਤ੍ਰਿਗ ਤਨ ਤਿਸ ਬਿਨਾ ਪਲਕਾ ਨ ਲਾਗੈ ਪ੍ਰਿਆ ਪ੍ਰੇਮ ਪਾਗੈ ਚਿਤਵੰਤ ਆਨੰਦਨ ਪ੍ਰਭ ਮਨਾ ਸ੍ਰੀ ਰੰਗ ਰਾਤੇ ਨਾਮ ਵਾਤੇ ਭੈ ਭਰਮ ਦੁਤੀਆ ਸਗਲ ਖੋਤ ਕਰ ਮਇਆ ਦਇਆ ਦਇਆਲ ਪੂਰਨ ਹਰ ਪ੍ਰੇਮ ਨਾਨਕ ਮਗਨ ਹੋਤ ਅਰੀਅਲ ਗੁੰਜਾਤ ਅਰੀਅਲ ਗੁੰਜਾਤ ਹੈ ਮਕਰੰਦ ਰਸ ਬਾਸਨ ਮਾਤ ਹੈ ਪ੍ਰੀਤ ਕਮਲ ਬੰਧਾਵਤ ਆਪ ਚਾਤ੍ਰਿਕ ਜਿਤ ਪਿਆਸ ਚਾਤ੍ਰਿਕ ਜਿਤ ਪਿਆਸ ਹੈ ਕਮਨ ਬੂੰਦ ਬਚਿੱਤਰ ਮਨ ਆਸ ਹੈ ਅਲ ਪੀਵਤ ਬਿਨ ਸਤ ਤਾਪ ਤਾਪਾ ਬਿਨਾਸਨ ਦੁਖ ਨਾਸਨ ਮਿਲ ਪ੍ਰੇਮ ਮਨ ਤਨ ਆਤਿਕ ਅਨਾ ਸੁੰਦਰ ਚਤੁਰ ਸੁਜਾਨ ਸੁਆਮੀ ਕਵਣ ਰਸਨਾ ਗੁਣ ਭਨਾ ਗਹਿ ਪੂਜਾ ਦੇਵਹੁ ਨਾਮ ਦੇਵਹੁ ਦ੍ਰਿਸ਼ਟ ਧਾਰਤ ਮਿਟਤ ਪਾਪ ਨਾਨਕ ਜੰਪੈ ਪਤਿਤ ਪਾਵਨ ਹਰ ਦਰ ਸੁਪੇਖਤ ਨਾ ਸੰਤਾਪ ਚਿਤਵੋ ਚਿਤਨਾਥ ਚਿਤਵੋ ਚਿਤਨਾਥ ਰਖ ਲੇਵੋ ਸਰਣ ਅਨਾਥ ਮਿਲ ਚਾਉ ਚਾਈ ਲੈ ਪ੍ਰਾਨ ਸੁੰਦਰ ਤਨ ਧਿਆਨ ਸੁੰਦਰ ਤਨ ਧਿਆਨ ਹੈ ਮਨ ਲੁਬਧ ਗੋਪਾਲ ਗਿਆਨ ਹੈ ਜਾਚਕ ਜਨ ਰਾਖਤ ਮਾਨ ਪ੍ਰਭ ਮਾਨ ਪੂਰਨ ਦੁਖ ਵਿਦੀਰਨ ਸਗਲ ਇਛ ਬੁਜੰਤਿਆ ਕੰਠ ਲਾਗੇ ਦਿਨ ਸੁਭਾਗੇ ਮਿਲ ਨਾ ਸੇ ਸੋਹੰਤਿਆ ਪ੍ਰਭ ਦ੍ਰਿਸ਼ਟ ਧਾਰੀ ਮਿਲੇ ਮੁਰਾਰੀ ਸਗਲ ਮਲ ਪਏ ਹਾਨ ਬਿਨਵੰਤ ਨਾਨਕ ਮੇਰੀ ਆਸ ਪੂਰਨ ਮਿਲੇ ਸ੍ਰੀ ਤਰ ਗੁਣ ਨਿਧਾਨ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸ਼ਲੋਕਾਂ ਨਾਲ ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੇ ਕੀ ਧੁਨੀ ਸ਼ਲੋਕ ਮਹੱਲਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ਮਹੱਲਾ ਦੂਜਾ ਜੇ ਸੌ ਚੰਦਾ ਉਗਵੈ ਸੂਰਜ ਚੜ੍ਹਾ ਹਜ਼ਾਰ ਏਤੇ ਚਾਨਣ ਹੋਦਿਆਂ ਗੁਰਬਿਨ ਕੋਰ ਅੰਧਾਰ ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣਾ ਸੁਚੇਤ ਛੁੱਟੇ ਤਿਲ ਬੁਆੜ ਜਿਉ ਸੁਣੇ ਅੰਦਰ ਖੇਤ ਖੇਤਾ ਅੰਦਰ ਛੁੱਟਿਆ ਕਹੋ ਨਾਨਕ ਸੋ ਨਾਹ ਹਲੀਐ ਹੈ ਬਪੜੇ ਪੀ ਤਨ ਵਿੱਚ ਸੁਆਹ ਪੌੜੀ ਆਪੀ ਨੈ ਆਵ ਸਾਜਿਓ ਆਪੀ ਨੈ ਰਚਿਓ ਨਾਓ ਦੁਈ ਕੁਦਰਤ ਸਾਜਿਆ ਕਰ ਆਸਣ ਡਿਠੋ ਚਾਓ ਦਾਤਾ ਕਰਤਾ ਆਪ ਤੂੰ ਤੁਸ ਦੇਵਹਿ ਕਰਹਿ ਪਸਾਓ ਤੂੰ ਜਾਣੋਈ ਸਭ ਸਹਿ ਦੇ ਲੈ ਸਹਿ ਜਿੰਦ ਕਵਾਓ ਕਰ ਆਸਨ ਡਿਠੋ ਚਾਓ ਸ਼ਲੋਕ ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖੈ ਲਖ ਕਰੋੜੇ ਸੱਚੈ ਸਭ ਤਾਣ ਸੱਚੈ ਸਭ ਜੂਰੇ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੋ ਕੱਚੁਨ ਕੱਚ ਮਹੱਲਾ ਪਹਿਲਾ ਵੱਡੀ ਵਿੜਿਆਈ ਜਾਂ ਵੱਡਾ ਨਾਉ ਵੱਡੀ ਵਿੜਿਆਈ ਜਾਂ ਸੱਚ ਨਿਆਉ ਵੱਡੀ ਵਿੜਿਆਈ ਜਾਂ ਨੇ ਥਾਉ ਵੱਡੀ ਵਿੜਿਆਈ ਜਾਣਾ ਆਲਾਉ ਵੱਡੀ ਵਿੜਿਆਈ ਬੁਝੈ ਸਭ ਭਾਉ ਵੱਡੀ ਵਿੜਿਆਈ ਜਾ ਪੁੱਛ ਨਾ ਦਾਤ ਵੱਡੀ ਵਿੜਿਆਈ ਜਾ ਆਪੇ ਆਪੇ ਨਾਨਕ ਕਾਰਨਾ ਕਥਨੀ ਜਾਏ ਕੀਤਾ ਕਰਨਾ ਸਰਬ ਰਜਾਇ ਮਹੱਲਾ ਦੂਜਾ ਇਹੋ ਜਗ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਕ ਨਾ ਹੁਕਮ ਸਮਾਏ ਲਏ ਇਕ ਨਾ ਹੁਕਮੇ ਕਰੇ ਵਿਨਾਸ਼ ਇਕ ਨਾ ਭਾਣਾ ਕੱਢ ਲਏ ਇਕ ਨਾ ਮਾਇਆ ਵਿੱਚ ਨਿਵਾਸ ਏ ਭੇ ਆਖ ਨਾ ਜਾਪੀ ਜੇ ਕਿਸੈ ਆਣੇ ਰਾਸ ਨਾਨਕ ਗੁਰਮੁਖ ਜਾਣੀਐ ਜਾ ਕੋ ਆਪ ਕਰੇ ਪ੍ਰਗਾਸ ਪੌੜੀ ਨਾਨਕ ਜੀ ਉਪਾਇ ਕੈ ਲਿਖਨਾਵੇ ਧਰਮ ਬਹਾਲਿਆ ਉਥੈ ਸੱਚੇ ਹੀ ਸਜ ਨਿਪੜੈ ਚੁਣ ਵਕ ਕੱਢੇ ਮਾਲਿਆ ਥਾਉ ਨਾ ਪਾਇਨ ਕੂੜਿਆਰ ਮੂ ਕਾਲੈ ਦੋਜ ਕਿ ਚਾਲਿਆ ਤੇਰੇ ਨਾਏ ਰੱਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖ ਨਾਵੇ ਧਰਮ ਬਹਾਲਿਆ ਸ਼ਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀਵ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰਹਿ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡ ਹੈ ਵਿਦਾਨੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੈ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁਖ ਵਿਸਮਾਦ ਭੋਗ ਵਿਸਮਾਦ ਸਿਫਤੀ ਵਿਸਮਾਦ ਸਾਲਾਹ ਵਿਸਮਾਦ ਉਝੜ ਵਿਸਮਾਦ ਰਾਹ ਵਿਸਮਾਦ ਨੇੜਾ ਵਿਸਮਾਦ ਦੂਰੇ ਵਿਸਮਾਦ ਦੇਖੈ ਹਾਜ਼ਰਾ ਹਜੂਰੇ ਵੇਖ ਵਿਡਾਂਢ ਹੈ ਵਿਸਮਾਦ ਨਾਨਕ ਬੁੱਝਣ ਪੂਰਾ ਭਾਗੇ ਮਹੱਲਾ ਪਹਿਲਾ ਕੁਦਰਤੀ ਦੇਸਾ ਕੁਦਰਤ ਸੁਣੀ ਐ ਕੁਦਰਤ ਭਉ ਸੁਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਵ ਆਕਾਰ ਕੁਦਰਤ ਵੇਦ ਪੁਰਾਣ ਕਤੇਬਾ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਵ ਪਿਆਰ ਕੁਦਰਤ ਜਾਤੀ ਜਿੰਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕਿਆ ਕੁਦਰਤ ਬਦੀਆ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈ ਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ ਪਾਕ ਹੁਕਮ ਹੁਕਮੈ ਅੰਦਰ ਵੇਖੈ ਵਰਤੈ ਤਾਕੋ ਤਾਕੋ ਪੌੜੀ ਆਪੀ ਨੈ ਭੋਗ ਭੋਗ ਕਹਿ ਹੋਏ ਭਸਮਣ ਭੌਰ ਸਿਧਾਇਆ ਹਮ ਵੱਡਾ ਹੋਆ ਧੁਨੀਦਾਰ ਗਲ ਸੰਗਲ ਘਾਤ ਚਲਾਇਆ ਅੱਗੇ ਕਰਨੀ ਬਾਚੀ ਬਾਚੀਆ ਬਹਿ ਲੇਖਾ ਕਰ ਸਮਝਾਇਆ ਥਾਉ ਨ ਹੋਵੀ ਪਉਦੀ ਹੁਣ ਸੁਣਿਆ ਕਿਆ ਰੂ ਆਇਆ ਮਨ ਅੰਧਾ ਜਨਮ ਗਵਾਇਆ ਸ਼ਲੋਕ ਮਹੱਲਾ ਪਹਿਲਾ ਪੈ ਵਿੱਚ ਪਉਣ ਵਹਿ ਸਦਵਾਉ ਪੈ ਵਿੱਚ ਚੱਲਹਿ ਲਖ ਦਰਿਆਉ ਪੈ ਵਿੱਚ ਅਗਨ ਕੱਢੈ ਵੇਗਾਰੀ ਪੈ ਵਿੱਚ ਧਰਤੀ ਦੱਬੀ ਭਾਰੀ ਭੈ ਵਿੱਚ ਇੰਦ ਫਿਰੈ ਸਿਰ ਭਾਰੀ ਭੈ ਵਿੱਚ ਰਾਜਾ ਧਰਮ ਦੁਆਰੋ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਚਲਤ ਨਾ ਅੰਤ ਭੈ ਵਿੱਚ ਸਿੱਧ ਬੁੱਧ ਸੁਰਨਾਥ ਭੈ ਵਿੱਚ ਆਡਾਣੇ ਆਕਾਸ਼ ਭੈ ਵਿੱਚ ਜੋਤ ਮਹਾਬਲ ਸੂਰ ਭੈ ਵਿੱਚ ਆਵੈ ਜਾਵੈ ਪੂਰਮ ਸਗਲਿਆ ਪਉ ਲਿਖਿਆ ਸਿਰ ਲੇਖੋ ਨਾਨਕ ਨਿਰਪਉ ਰੰਕਾਰ ਸਚ ਏਕ ਮਹੱਲਾ ਪਹਿਲਾ ਨਾਨਕ ਨਿਰਪਉ ਨਿਰੰਕਾਰ ਹੋਰ ਕੇਤੇ RAM ਰਵਾਲ ਕੇਤਿਆ ਕੰਨ ਕਹਾਣੀਆ ਕੇਤੇ ਵੇਦ ਵਿਚਾਰ ਕੇਤੇ ਨੱਚੈ ਮੰਗਤੇ ਗੇੜ ਮੁੜ ਪੂਰਹਿ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੈ ਬਾਜ਼ਾਰ ਗਾਵੈ ਰਾਜੇ ਰਾਣੀਆ ਬੋਲੈ ਹਾਲ ਪਤਾਲ ਲਖ ਟਕਿਆ ਕੇ ਮੁੰਦੜੇ ਲਖ ਟਕਿਆ ਕੇ ਹਾਰ ਜਿਤ ਤਨ ਪਾਈਐ ਨਾਨਕਾ ਸੇ ਤਨ ਹੋਵੈ ਛਾਰ ਗਿਆਨ ਨ ਗੱਲੀ ਢੂਡਿਆ ਕਥਨਾ ਕਰੜਾ ਸਾਰ ਕਰਮ ਮਿਲੈ ਤਾ ਪਾਈਐ ਹੋਰ ਹਕਮਤ ਹੁਕਮ ਖੁਆਰ ਪੌੜੀ ਨਦਰ ਕਰਹਿ ਜੇ ਆਪਣੀ ਤਾ ਨਦਰੀ ਸਤਿਗੁਰੂ ਪਾਇਆ ਇਹੋ ਜੀਉ ਬਹੁਤੇ ਜਨ ਪਰਮਿਆ ਤਾ ਸਤਿਗੁਰ ਸਭ ਸੁਣਾਇਆ ਸਤਿਗੁਰ ਜੀਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨੀ ਵਿੱਚ ਹੋ ਆਪ ਗਵਾਇਆ ਜਿਨ ਸਚੋ ਸੱਚ 부ਝਾਇਆ ਸ਼ਲੋਕ ਮਹੱਲਾ ਪਹਿਲਾ ਕੜਿਆ ਸਭੇ ਗੋਪੀਆ ਪਾਰ ਕੰਨ ਗੋਪਾਲ ਗਾਣੇ ਪਉਣ ਪਾਣੀ ਬੈ ਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾਲ ਨਾਨਕ ਮੁਸਾ ਗਿਆਨ ਵਿਹੂਣੀ ਖਾਇ ਗਿਆ ਜਮਕਾਲ ਮਹੱਲਾ ਪਹਿਲਾ ਵਾਇਨ ਚੇਲੇ ਨਚਨ ਗੁਰ ਪੈਰ ਹਲਾਇਨ ਫੇਰਨ ਸਿਰ ਉਡ ਉਡ ਰਾਵਾ ਝਾਟੈ ਪਾਏ ਵੇਖੈ ਲੋਕ ਹੱਸੈ ਘਰ ਜਾਏ ਰੋਟੀਆ ਕਾਰਨ ਪੂਰਹਿ ਤਾਲ ਆਪ ਵਿਛਾੜਹਿ ਧਰਤੀ ਨਾਲ ਗਾਵਨ ਗੋਪੀਆ ਗਾਵਨ ਕਾਨ ਗਾਵਨ ਸੀਤਾ ਰਾਜੇ RAM ਨਿਰਭਉ ਨਿਰੰਕਾਰ ਸਚ ਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵਾ ਕਰਮ ਚੜਾਓ ਪਿੰਨੀ ਰਹਿਣ ਜਿਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰੇ ਨਦਰੀ ਕਰਮ ਲਗਾਏ ਪਾਰੇ ਕੋਲੂ ਚਰਖਾ ਚੱਕੀ ਚੱਕ ਥਾਲਵਾ ਰੂਲੇ ਬਹੁਤ ਅਨੰਤ ਲਾਟੂ ਮਾਧਾਣੀਆਂ ਨਗਾਹਾ ਪੰਖੀ ਭੌਦੀਆ ਲੈਣ ਨਾ ਸਾਹ ਸੂਐ ਝਾੜ ਪਵਾਈ ਹੈ ਜੰਤ ਨਾਨਕ ਭਉਦਿਆ ਗਣਤ ਨਾ ਅੰਤ ਬੰਧਨ ਬੰਧ ਪਵਾਏ ਸੋਏ ਪਇਆ ਕਿਰਤ ਨਚੈ ਸਭ ਕੋਏ ਨਾਚ ਨਾਚ ਹਸੈ ਚੱਲੈ ਸੇ ਰੋਏ ਉੱਡ ਨਾ ਜਾਹੀ ਸਿੱਧ ਨਾ ਹੋਏ ਨੱਚਣ ਕੁੱਦਨ ਮਨ ਕਾ ਚਾਓ ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ ਪੌੜੀ ਨਾਉ ਤੇਰਾ ਨਿਰੰਕਾਰ ਹੈ ਨਾ ਲਿਆ ਨਰਕ ਨਾ ਜਾਈਐ ਜਿਉ ਪਿੰਡ ਸਭ ਤੇ ਸਦਾ ਦੇ ਖਾਜੈ ਆਖ ਗਵਾਈਐ ਜੇ ਲੋੜਾ ਚੰਗਾ ਆਪਣਾ ਕਰ ਪੁੰਨਾ ਨੀਚ ਸਦਾਈਐ ਜੇ ਜਰਵਾਣਾ ਪਰਹਰੈ ਦਰਵੇਸ ਕਰੇਦੀ ਆਈਐ ਕੋਰ ਹੈ ਨ ਭਰੀਐ ਪਾਈਐ ਸ਼ਲੋਕ ਮਹੱਲਾ ਪਹਿਲਾ ਮੁਸਲਮਾਨਾ ਸਰੀ ਅਦੇ ਪੜ ਪੜ ਕਰਹਿ ਵਿਚਾਰ ਬੰਦੇ ਸੇ ਜੇ ਪਵਹਿ ਵਿੱਚ ਬੰਦੀ ਵੇਖਣ ਕਉ ਦੀਦਾਰ ਹਿੰਦੂ ਸਾਲਾ ਹੀ ਹਨ ਦਰਸ਼ਨ ਰੂਪ ਅਪਾਰ ਤੀਰਥ ਨਾਵੈ ਅਰਚਾ ਪੂਜਾ ਅਗਰਵਾਸ ਬਹਾਕਾਰ ਜੋਗੀ ਸੁਨ ਧਿਆਨ ਦੇਤੇ ਅਲਖ ਨਾਮ ਕਰਤਾਰ ਸੂਖ ਮੂਰਤ ਨਾਮ ਨਿਰੰਜਨ ਕਾਇਆ ਕਾਇਆ ਕਾਰ ਸਤਿਆ ਮਨ ਸੰਤੋਖ ਉਪਜੈ ਦੇਣਾ ਕੈ ਵਿਚਾਰੇ ਦੇ ਦੇ ਮੰਗੈ ਸਹਸਾ ਗੂਣਾ ਸੋ ਕਰੇ ਸੰਸਾਰ ਚੂਰਾ ਜਾਰਾ ਤੈ ਕੂੜਿਆਰਾ ਖਾਰਾ ਬਾਵੇ ਕਾਰੇ ਇਕ ਹੋਦਾ ਖਾਇ ਚਲਹਿ ਥਾਉ ਤਿਨਾ ਭੇਕਾਈ ਕਾਰ ਜਲ ਥਲ ਜੀਆ ਪ੍ਰਿਆ ਲੋਆ ਆਕਾਰ ਆਕਾਰ ਓਏ ਦੇ ਆਖੈ ਸੋ ਤੂੰ ਹੈ ਜਾਣ ਤਿਨਾ ਪੇ ਤੇਰੀ ਸਾਰ ਨਾਨਕ ਭਗਤਾ ਭੁਖ ਸਾਲਾਹਣ ਸਚ ਨਾਮ ਆਧਾਰ ਸਦਾ ਆਨੰਦ ਰਹੈ ਦਿਨ ਰਾਤੀ ਗੁਣਵੰਤਿਆ ਪਾਛਾਰ ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੇੜਾ ਪਈ ਕੁਮਿਆਰ ਘੜ ਪਾਂਡੇ ਇਟਾ ਕੀਆ ਜਲਦੀ ਕਰੇ ਪੁਕਾਰੇ ਜਲ ਜਲ ਰੋਵੈ ਬੱਪੜੀ ਝੜ ਝੜ ਪਵਹਿ ਅੰਗਿਆਰ ਨਾਨਕ ਜਿਨ ਕਰਤਾ ਕਾਰਨ ਕੀਆ ਸੋ ਜਾਣੈ ਕਰਤਾਰ ਪੌੜੀ ਬਿਨ ਸਤਗੁਰ ਕਿਨੈ ਨਾ ਪਾਇਓ ਬਿਨ ਸਤਗੁਰ ਕਿਨੈ ਨਾ ਪਾਇਆ ਸਤਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ ਸਤਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋ ਮੋ ਚੁਕਾਇਆ ਉਤਮ ਇਹੋ ਵਿਚਾਰ ਹੈ ਜਿਨ ਸੱਚੇ ਸੋ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਸ਼ਲੋਕ ਮਹੱਲਾ ਪਹਿਲਾ ਹੋ ਵਿੱਚ ਆਇਆ ਹੋ ਵਿੱਚ ਗਿਆ ਹੋ ਵਿੱਚ ਜੰਮਿਆ ਹੋ ਵਿੱਚ ਮੁਆ ਹੋ ਵਿੱਚ ਦਿੱਤਾ ਹੋ ਵਿੱਚ ਲਿਆ ਹੋ ਵਿੱਚ ਖਟਿਆ ਹੋ ਵਿੱਚ ਗਿਆ ਹੋ ਵਿੱਚ ਸਚਿਆਰ ਕੂੜਿਆਰ ਹੋ ਵਿੱਚ ਪਾਪ ਪੁੰਨ ਵਿਚਾਰ ਹੋ ਵਿੱਚ ਨਰਕ ਸੁਰਗ ਅਵਤਾਰ ਹੋ ਵਿੱਚ ਹੱਸੈ ਹੋ ਵਿੱਚ ਰੋਵੈ ਹੋ ਵਿੱਚ ਭਰੀਐ ਹੋ ਵਿੱਚ ਧੋਵੈ ਹੋ ਵਿੱਚ ਜਾਤੀ ਜਿਨ ਸਿਖੋਵੈ ਹੋ ਵਿੱਚ ਮੂਰਖ ਹੋ ਵਿੱਚ ਸਿਆਣਾ ਮੋਗ ਮੂਤ ਕੀ ਸਾਰ ਨਾ ਜਾਣਾ ਹੋ ਵਿੱਚ ਮਾਇਆ ਹੋ ਵਿੱਚ ਛਾਇਆ ਹਉ ਮੈਂ ਕਰ ਕਰ ਜੰਤੂ ਪਾਇਆ ਹਉ ਮੈਂ ਬੂਝੈ ਤਾ ਦਰ ਸੂਝੈ ਗਿਆਨ ਹੂਨਾ ਕਾਥਿ ਕਥ ਲੂਝੈ ਨਾਨਕ ਹੁਕਮੇ ਲਿਖਿਆ ਲੇਖ ਜਿਹਾ ਵੇਖੈ ਤਿਹਾ ਵੇਖ ਮਹੱਲਾ ਦੂਜਾ ਹਉ ਮੈਂ ਇਹਾ ਜਾਤਿ ਹੈ ਹਉ ਮੈਂ ਕਰਮ ਕਮਾਹੇ ਹਉ ਮੈਂ ਏਹੀ ਬੰਧਨਾ ਫਿਰ ਫਿਰ ਜੋ ਨੀ ਪਾਹੇ ਹਉ ਮੈਂ ਕਿਥੋਂ ਉਪਜੈ ਕਿਤ ਸੰਜਮ ਇਹ ਜਾਏ ਮੈਂ ਇਹੋ ਹੁਕਮ ਹੈ ਪਇਆ ਕਿਰਤ ਹਉ ਹਉਮੈ ਦੀਰਘ ਰੋਗ ਹੈ दारू ਪੀ ਸਮਾਹੇ ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦ ਕਮਾਹੇ ਨਾਨਕ ਕਹੈ ਸੁਣਹੁ ਜਨਹੁ ਇਤ ਸੰਜਮ ਦੁਖ ਜਾਹੇ ਪੌੜੀ ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ ਉਹ ਨੀ ਮੰਦਾ ਪੈਰ ਨ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ ਹੋਨੀ ਦੁਨੀਆ ਤੋੜੇ ਬੰਧਨਾ ਅਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਤ ਦੇਵ ਹੈ ਚੜ੍ਹੈ ਸੁਆਇਆ ਵਡਿਆਈ ਵੱਡਾ ਪਾਇਆ ਸ਼ਲੋਕ ਮਹੱਲਾ ਪਹਿਲਾ ਪੁਰਖਾਂ ਮਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ ਦੀਪਾਂ ਲੋਆਂ ਮੰਡਲਾਂ ਖੰਡਾਂ ਵਰ ਪੰਡਾਂ ਅੰਡਜ ਦੇਰਜ ਉਤਪਜਾਂ ਖਾਣੀ ਸੇਤ ਜਾਂ ਸੋ ਮਿਤ ਜਾਣੈ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤੋ ਪਾਇ ਕੈ ਸੰਮਾਲੇ ਸਵਨਾਹ ਜਿਨ ਕਰਤਾ ਕਰਨਾ ਕੀਆ ਚਿੰਤਾ ਬੇ ਕਰਨੀ ਤਾਹ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ ਤਿਸ ਜੋਹਾਰੀ ਸੋਸਤ ਤਿਸ ਤਿਸ ਦੀਵਾਨ ਅਭਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ ਲਖ ਨੇ ਕੀਆ ਯਾ ਲਖ ਪੁਨਾ ਪਰਵਾਣ ਲਖ ਤਪ ਉਪਰ ਤੀਰਥਾਂ ਸਾਧ ਜੋਗ ਬੇਵਾਨ ਲਖ ਸੂਰਤਨ ਸੰਗਰਾਮ ਰਣ ਮੈਂ ਛਟੈ ਪ੍ਰਾਣ ਲਖ ਸੁਰਤੀ ਲਾ ਗਿਆਨ ਧਿਆਨ ਪੜੀ ਹੈ ਪਾਠ ਪੁਰਾਣ ਜੇਨ ਕਰਤਾ ਕਰਨਾ ਕੀਆ ਲਿਖਿਆ ਆਵਣ ਜਾਣ ਨਾਰਕ ਮਤੀ ਮਿਥਿਆ ਕਰਮ ਸੱਚਾ ਨੀਸਾਨ ਪੌੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇਹ ਤਿਸ ਮਿਲੈ ਸੱਚ ਤਾ ਤਿੰਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੈ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਸ਼ਲੋਕ ਮਹੱਲਾ ਪਹਿਲਾ ਪੜ ਪੜ ਗੱਡੀ ਲੱਦੀ ਹੈ ਪੜ ਪੜ ਭਰੀ ਹੈ ਸਾਥ ਪੜ ਪੜ ਬੇੜੀ ਪਾਈ ਹੈ ਪੜ ਪੜ ਗੱਡੀ ਹੈ ਖਾਤ ਪੜੀ ਹੈ ਜੇਤੇ ਵਰਸ ਵਰਸ ਪੜੀ ਹੈ ਜੇਤੇ ਮਾਸ ਪੜੀ ਹੈ ਜੇਤੇ ਆਰਜਾ ਹੈ ਜੇਤੇ ਸਾਸ ਨਾਨਕ ਲੇਖਾ ਇੱਕ ਗੱਲ ਹੋਰ ਹਉ ਮੈਂ ਚਖਣਾ ਝਾਕ ਮਹੱਲਾ ਪਹਿਲਾ ਲੇਖ ਲਿਖ ਪੜਿਆ ਤੇਤਾ ਕੜਿਆ ਬਹੁ ਤੀਰਥ ਭਵਿਆ ਤੇ ਤੋ ਲਵਿਆ ਬਹੁ ਭੇਖ ਕੀਆ ਦੇਹੀ ਦੁਖ ਦੀਆ ਸਹੁ ਵੇਦੀਆ ਆਪਣਾ ਕੀਆ ਅੰਨ ਨ ਖਾਇਆ ਸਾਥ ਗਵਾਇਆ ਬਹੁ ਦੁਖ ਪਾਇਆ ਦੂਜਾ ਪਾਇਆ ਬਸਤਰ ਨ ਪਹਿਰੈ ਅਹਨਸ ਕਹ ਰਹਿ ਮੂਨ ਵਿਗੂਤਾ ਕਿਉ ਜਾਗਿਆ ਗੁਰ ਬਿਨਸੂਤਾ ਪੱਗ ਉੱਪੇ ਤਾਣਾ ਆਪਣਾ ਗਿਆ ਕਮਾਣਾ ਆਲਮਲ ਖਾਈ ਫਿਰ ਛਾਈ ਪਾਈ ਮੂਰਖ ਅੰਧਾ ਪਤ ਗਵਾਈ ਵਿਣ ਨਾਵੇ ਕਿਛ ਥਾਏ ਨਾ ਪਾਈ ਰਹਿ ਬੇਬਾਣੀ ਮੜੀ ਮਸਾਣੀ ਅੰਧ ਨਾ ਜਾਣੈ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਗਰ ਕਰੇ ਸੋ ਪਾਏ ਆ ਸੰਦੇਸੇ ਤੇ ਨਿਹ ਕੇਵਲ ਹਉ ਮੈਂ ਸਬਦ ਜਲਾਏ ਪੌੜੀ ਭਗਤ ਤੇਰਾ ਮਨ ਭਾਵ ਦੇ ਦਰ ਸੋਹਣ ਕੀਰਤ ਗਾਵਦੇ ਨਾਨਕ ਕਰਮਾ ਬਾਹਰੇ ਦਰ ਢੋ ਨ ਲਾਹਨੀ ਧਾਵਦੇ ਇਕ ਮੂਲ ਨ ਬੁਝਨ ਆਪਣਾ ਅਣਹੋਦਾ ਆਪ ਗਨਾਏ ਦੇ ਹਉ ਢਾਡੀ ਕਾ ਨੀਚ ਜਾਤੇ ਹੋਰ ਉਤਮ ਜਾਤ ਸਦਾਏ ਦੇ ਤਿੰਨ ਮੰਗਾ ਜੇ ਤੁਝੈ ਧਿਆਏ ਦੇ ਸਲੋਕ ਮਹੱਲਾ ਪਹਿਲਾ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਣਹਾਰ ਕੂੜ ਸੇਨਾ ਕੂੜ ਰੂਪਾ ਕੂੜ ਪੈਨਣ ਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਵਪਾਰ ਕੂੜ ਮੀਆ ਕੂੜ ਬੀਬੀ ਖਾਪੇ ਹੋਏ ਖਾਰ ਕੂੜ ਕੂੜਾ ਨੇ ਹੋ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾਰ ਕੂੜ ਮਿੱਠਾ ਕੂੜ ਮਾਖਿਓ ਕੂੜ ਦੋਬੇ ਪੂਰ ਨਾਨਕ ਵਖਾਣਾ ਬੇਨਤੀ ਤੁਧ ਬਾਜ ਕੂੜੋ ਕੂੜ ਮਹੱਲਾ ਪਹਿਲਾ ਸਚ ਤਾ ਪਰ ਜਾਣੀਐ ਜਾ ਹਿਰਦੈ ਸੱਚਾ ਹੋਏ ਕੂੜ ਕੀ ਮਲ ਉਤਰੈ ਤਨ ਕਰੇ ਹੱਛਾ ਧੋਏ ਸਚ ਤਾ ਪਰ ਜਾਣੀਐ ਜਾਂ ਸਚ ਧਰੇ ਪਿਆਰ ਨਾਉ ਮਨ ਰਹਾਸੀਐ ਤਾ ਪਾਏ ਮੋਖ ਦੁਆਰ ਸਚ ਤਾ ਪਰ ਜਾਣੀਐ ਜਾਂ ਜੁਗਤ ਜਾਣੈ ਜੀਉ ਧਰਤ ਕਾਇਆ ਸਾਧ ਕੈ ਵਿਜ ਦੇ ਕਰਤਾ ਬੀਉ ਸਚ ਤਾ ਪਰ ਜਾਣੀਐ ਜਾਂ ਸਿੱਖ ਸੱਚੀ ਨੇ ਦਇਆ ਜਾਣੈ ਜੀਅ ਕੀ ਕਿਛ ਪੁਨ ਦਾਨ ਕਰੇ ਸੱਚ ਤਾ ਪਰ ਜਾਣੀਐ ਜਾ ਆਤਮ ਤੀਰਥ ਕਰੇ ਨਿਵਾਸ ਸਤਿਗੁਰੂ ਨੋ ਕੈ ਬਹਿ ਰਹਿ ਕਰੇ ਨਿਵਾਸ ਸੱਚ ਸਭਨਾ ਹੋਏ दारू ਪਾਪ ਕੱਢੈ ਧੋਏ ਨਾਨਕ ਵਖਾਣਾ ਬੇਨਤੀ ਜਿਨ ਸੱਚ ਪੱਲੇ ਹੋਏ ਪੌੜੀ ਦਾਨ ਮਹਿੰਡਾ ਤਲੀਖਾਕ ਜੇ ਮਿਲੈ ਤਾਂ ਮਸਤਕ ਲਾਈਐ ਕੂੜਾ ਲਾਰ ਛੱਡੀਐ ਹੋਏ ਇੱਕ ਮਨ ਅਲਖ ਧਿਆਈਐ ਫਲ ਤੇ ਵੇਹੋ ਪਾਈਐ ਜੇ ਵੇਹੀ ਘਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਧੂੜਤ ਨਾ ਦੀ ਪਾਈਐ ਮਤ ਥੋੜੀ ਸੇਵ ਗਵਾਈਐ ਸ਼ਲੋਕ ਮਹੱਲਾ ਪਹਿਲਾ ਸਤ ਕਾਲ ਕੂੜ ਵਰਤਿਆ ਕਲ ਕਾਲਖ ਬੇਤਾਲ ਬੀਓ ਬੀਜ ਪਤ ਲੈ ਗਏ ਅਬ ਕਿਉ ਉਗਵੈ ਦਾਲਿਮ ਜੇ ਇਕ ਹੋਏ ਤਾਂ ਉਗਵੈ ਰੁਤੀ ਹੋ ਰੋਤੇ ਹੋਏ ਨਾਨਕ ਪਾਹੈ ਬਾਰਾ ਕੋਰੇ ਰੰਗ ਨਾ ਸੋਏ ਭੈ ਵਿੱਚ ਖੁੰਭ ਚੜਾਈਐ ਸਰਮ ਪਾਹੁ ਤਨ ਹੋਏ ਨਾਨਕ ਭਗਤੀ ਜੇ ਰਪੈ ਕੂੜਾ ਸੋਏ ਨਾ ਕੋਈ ਮਹੱਲਾ ਪਹਿਲਾ ਲਬ ਪਾਵ ਦੁਇ ਰਾਜਾ ਮਹਤਾ ਕੂੜ ਹੋਆ ਸਿਕਦਾਰ ਕਾਮਦੇਵ ਸਦ ਪੁੱਛੀਐ ਬਹਿ ਬਹਿ ਕਰੇ ਵਿਚਾਰੁ ਅੰਧੀ ਰਹੀਐਤ ਗਿਆਨ ਵਿਹੂਣੀ ਪਾਹੇ ਪਰੇ ਮੁਰਦਾਰ ਗਿਆਨੀ ਨੱਚੈ ਵਾਜੇ ਵਾਵਹਿ ਰੂਪ ਕਰਹਿ ਸੀਗਾਰ ਊਚੇ ਕੂਕਹਿ ਵਾਦਾ ਗਾਵਹਿ ਜੋਦਾ ਗਾ ਵਿਚਾਰੁ ਮੂਰਖ ਪੰਡਿਤ ਹਕਮਤ ਹੁਜਤ ਸੰਜੈ ਕਰਹਿ ਪਿਆਰ ਧਰਮੀ ਧਰਮ ਕਰਹਿ ਗਾਵਾ ਵਹਿ ਮੰਗੈ ਮੋਖ ਦੁਆਰ ਜਤੀ ਸਦਾ ਵਹਿ ਜੁਗਤ ਨਾ ਜਾਣੈ ਛੱਡ ਵਹਿ ਘਰ ਬਾਰ ਸਭ ਕੋ ਪੂਰਾ ਆਪੇ ਹੋਵੈ ਘਟ ਨਾ ਕੋਈ ਆਖੈ ਪਤ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ ਮਹੱਲਾ ਪਹਿਲਾ ਵਦੀ ਸੋ ਵਜਗ ਨਾਨਕਾ ਸੱਚਾ ਵੇਖੈ ਸੋਏ ਸਭ ਨੀ ਛਾਲਾ ਮਾਰਿਆ ਕਰਤਾ ਕਰੇ ਸੋ ਹੋਏ ਅੱਗੇ ਜਾਤ ਨਾ ਜੋਰ ਹੈ ਅੱਗੇ ਜਿਉ ਨਵੇ ਜਿਨ ਕੀ ਲੇਖਾ ਪਤ ਪਵੈ ਚੰਗੇ ਸਈ ਕੇ ਪੌੜੀ ਤੁਰ ਕਰਮ ਜਿਨਾ ਕੋ ਤੁਧ ਪਾਇਆ ਤਾ ਤਿੰਨੀ ਖਸਮ ਤਿਆਇਆ ਇਹ ਨਾ ਜਨਤਾ ਕਹਿ ਵਸ ਕਿਛ ਨਾਹੀ ਤੁਧ ਵੇਕੀ ਜਗਤੂ ਪਾਇਆ ਇਕ ਨਾ ਲੋ ਤੂੰ ਮੇਲ ਲੈ ਹੈ ਇਕ ਆਪੋ ਤੁਧ ਖੁਆਇਆ ਗੁਰ ਕਿਰਪਾ ਤੇ ਜਾਣਿਆ ਜਿੱਥੈ ਤੁਧ ਆਪ ਬੁਝਾਇਆ ਸਾਜੇ ਹੀ ਸੱਚ ਸਮਾਇਆ ਸ਼ਲੋਕ ਮਹਲਾ ਪਹਿਲਾ ਦੁਖ ਦਾਰੂ ਸੁਖ ਰੋਗ ਪਿਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹਉ ਕਰੀ ਨ ਹੋਈ ਬਲਿਹਾਰੀ ਗੁਦਰ ਦਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤ ਮਹਿ ਜੋਤੀ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਭਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਕਰਨਾ ਸੋ ਕਰ ਰਹਾ ਮਹੱਲਾ ਦੂਜਾ ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣਾ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤਾ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣਾ ਭੇਓ ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦੇਉ ਮਹੱਲਾ ਦੂਜਾ ਏਕ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾ ਆਤਮਾ ਆਤਮਾ ਬਾਸ ਦੇਵਸਿਯ ਜੇ ਕੋ ਜਾਣੈ ਭੇਓ ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦੇਉ ਮਹੱਲਾ ਪਹਿਲਾ ਕੁੰਭੇ ਬੱਦਾ ਜਲ ਰਹਿ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਦਾ ਮਨ ਰਹਿ ਗੁਰ ਬਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਵੇ ਗੁਨਾਹਗਾਰ ਤਾ ਓਮੀ ਸਾਧਨਾ ਮਾਰੀਐ ਜੇ ਜਿਹਾ ਕਾਲੇ ਕਾਰਨਾ ਤੇ ਵੇਹੋ ਨਾ ਉਪਚਾਰੀਐ ਐਸੀ ਕਲਾ ਨਾ ਖੇੜੀਐ ਜਿਤ ਦਰਗਾ ਗਿਆ ਹਾਰੀਐ ਪੜਿਆ ਅਤੈ ਓਮੀਆ ਵਿਚਾਰ ਅਗੈ ਵਿਚਾਰੀਐ ਮੋਹ ਚੱਲੈ ਸੋ ਅਗੈ ਮਾਰੀਐ ਸ਼ਲੋਕ ਮਹੱਲਾ ਪਹਿਲਾ ਨਾਨਕ ਮੇਰ ਸਰੀਰ ਕਾ ਇਕ ਰਥ ਇਕ ਰਥਵਾਹੋ ਜੁਗ ਜੁਗ ਫੇਰ ਬਟਾਇਹ ਗਿਆਨੀ ਬੁਝੈ ਤਾਹੇ ਸਾਧ ਜੋ ਰਥ ਸੰਤੋਖਾ ਧਰਮ ਗੈ ਰਥਵਾਹੋ ਤ੍ਰੇਤੈ ਰਥ ਜਤੈ ਕਾ ਜੋਰ ਗੈ ਰਥਵਾਹੋ द्वापरि रथ तपय का सत अज्ञाय रथवाहो कालयुग रथ अग्नि का कूड़ अज्ञाय रथवाहो महला पहला शाम कह से तंबर स्वामी सच मह आछा साथ रहे ਸਭ ਕੋ ਸਚ ਸਮਾਵੈ ਰਿਗ ਕਹਿ ਰਹਾ ਪਰ ਪੂਰੇ RAM ਨਾਮ ਦੇਵਾ ਮੈ ਸੂਰ ਨਾਇ ਲਿਆ ਪ੍ਰਾਸ਼ਿਤ ਜਾਹੇ ਨਾਨਕ ਤਉ ਮੋਖ ਅੰਤਰ ਪਾਹੇ ਜੁਜ ਮੈ ਜੋਰ ਛਲੀ ਚੰਦਰਾਵਨ ਕਾਨ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈ ਰੰਗ ਕੀਆ ਕਾਲ ਮੈਂ ਵੇਦ ਥਰਬਣ ਹੂਆ ਨੌ ਖਦਾਈ ਅਲੋ ਭਇਆ ਨੀਲ ਬਸਰ ਲੈ ਕਪੜੇ ਫਾੜੇ ਤੁਰਕ ਪਠਾਣੀ ਅਮਲ ਗਿਆ ਚਾਰੇ ਵੇਦ ਹੋਏ ਸਚਿਆਰ ਪੜਹਿ ਗੁਣੈ ਤਿਨ ਚਾਰ ਵਿਚਾਰ ਭਾਉ ਭਗਤ ਕਰ ਨੀਚ ਸਦਾਏ ਤਉ ਨਾਨਕ ਮੋਖ ਅੰਤਰ ਪਾਏ ਪੌੜੀ ਸਤਿਗੁਰੂ ਵਿਟਹੁ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੈ ਲੱਗੇ ਡੁੱਬੇ ਸੇਵਨ ਜਾਰਿਆ ਸਤਿਗੁਰੂ ਹੈ ਬੋਇਤਾ ਥਾ ਬਿਰਲਾ ਕਿਨੈ ਵਿਚਾਰਿਆ ਕਰ ਕਿਰਪਾ ਭਾਰ ਉਤਾਰਿਆ ਸ਼ਲੋਕ ਮਹੱਲਾ ਪਹਿਲਾ ਸਿਮਲ ਰੁਖ ਸਰਾਇਰਾ ਅਦ ਦੀਰਗੇ ਆਤਿ ਮੁਚ ਹੋਏ ਜਿਆਵ ਆਸ ਆਸਕਾਰਿ ਜਾਹੇ ਨਿਰਾਸੇ ਕੇ ਤੁਮ ਫਲ ਫਿੱਕੇ ਫੁਲ ਬਕ ਬਕੇ ਕਾਮਨਾ ਆਵੈ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਇਆ ਤਤ ਸਭ ਕੋ ਨਿਵੈ ਆਪ ਕਉ ਪਰ ਕਉ ਨਿਵੈ ਨ ਕੋਏ ਧਰ ਤਾਰਾ ਜੂ ਤੋਲੀਐ ਨਿਵੈ ਸੋ ਗੌਰਾ ਹੋਇ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹੇ ਸੀਸ ਨਿਵਾਇਆ ਕਿਆ ਥੀਐ ਜਾ ਹਿਰਦੈ ਕਸੁਦੇ ਜਾਹੇ ਮਹੱਲਾ ਪਹਿਲਾ ਪਰ ਪੁਸਤਕ ਸੰਧਿਆ ਬਾਦੰ ਸਿਲਪੂਸ ਬਗਲ ਸਮਾਧੰ ਮੁਖ ਝੂੜ ਵਿਭੂਕਣ ਸਾਰੰ ਪਾਲ ਤਿਹਾਰ ਵਿਚਾਰੰ ਗਲ ਮਾਲਾ ਤਿਲਕ ਲਿਲਾਟੰ ਦੋਇ ਧੋਤੀ ਵਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸਚਉ ਕਰਮੰ ਕਹੋ ਨਾਨਕ ਨਿਹਚੋ ਧਿਆਵੈ ਵਿਣ ਸਤਿਗੁਰੂ ਵਾਟ ਨਾ ਪਾਵੈ ਪੌੜੀ ਕੱਪੜ ਨੂੰ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵ ਦੇ ਰਾਹੇ ਭੀੜਾ ਅੱਗੇ ਜਾਵਣਾ ਨੰਗਾ ਦੋਜਿਕ ਚਾਲਿਆ ਤਾ ਦਿਸੈ ਖਰਾ ਡਰਾਵਣਾ ਕਰ ਔਗਣ ਪਛੋਤਾਵਣਾ ਸ਼ਲੋਕ ਮਹੱਲਾ ਪਹਿਲਾ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ ਏਹੋ ਜਨੇਊ ਜੀ ਕਾ ਹਈ ਤਾ ਪਾਡੇ ਘਾਤੋ ਨਾ ਇਹੋ ਟੁੱਟੈ ਨਾ ਮਨ ਲੱਗੈ ਨਾ ਇਹੋ ਜਲੈ ਨਾ ਜਾਏ ਤਨ ਸੋ ਮਾਨਸ ਨਾਨਕਾ ਜੋਗਰ ਚੱਲੇ ਪਾਏ ਚੌਕੜ ਮੁੱਲ ਅਣਾਇਆ ਬਹਿ ਚੌਕਾ ਪਾਇਆ ਸਿੱਖਾ ਕੰਨ ਚੜਾਇਆ ਗੁਰ ਬ੍ਰਾਹਮਣ ਥਿਆ ਉਹ ਮੁਆ ਉਹ ਝੜ ਪਿਆ ਵੇ ਤੱਗਾ ਗਿਆ ਮਹੱਲਾ ਪਹਿਲਾ ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲੇ ਲਖ ਠੱਗੀਆ ਪਹਿਨਾ ਮੀਆਂ ਰਾਤ ਦਿਨ ਸਜੀਏ ਨਾਲੇ ਤਾਗ ਹੋ ਕਤੀਐ ਬਾਮਣ ਵਟੇ ਆਏ ਕੋਈ ਬੱਕਰਾ ਰਿਨ ਖਾਇਆ ਸਭ ਕੋ ਆਖੈ ਪਾਏ ਹੋਏ ਪੁਰਾਣਾ ਸੁਟਿਐ ਭੀ ਫਿਰ ਪਾਈਐ ਹੋਰ ਨਾਨਕ ਤਗ ਨਾ ਟੁੱਟੀ ਜੇ ਤਗ ਹੋਵੇ ਜੋਰ ਮਹੱਲਾ ਪਹਿਲਾ ਨਾਇ ਮੰਨਿਆ ਪਾਤੀ ਉਪਜੈ ਸਾਲਾਹੀ ਸਜ ਸੂਤ ਦਰਗਾਹ ਅੰਦਰ ਪਾਈਐ ਤਗ ਨਾ ਟੁੱਟ ਸਪੂਤ ਮਹੱਲਾ ਪਹਿਲਾ ਤਗ ਇੰਦਰੀ ਤਗ ਨਾਰੀ ਭਲਕੇ ਥੁਕ ਪਵੈ ਨੇ ਦਾੜੀ ਤਗ ਪੈਰੀ ਤਗ ਹੱਥੀ ਤਗ ਨ ਜਿਹਵਾ ਤਗ ਅੱਖੀ ਵੇ ਤੱਗਾ ਆਪੇ ਵਤੈ ਵਟ ਧਾਗੇ ਅਵਰਾ ਧੱਤੈ ਲੈ ਪਹਾੜ ਕਰੇ ਵੀ ਆਹੋ ਕਢ ਕਾਗਲ ਦਸੇ ਰਾਹੋ ਸੁਣ ਵੇਖੋ ਲੋਕਾ ਇਹੋ ਵਿਡਾਨ ਮਨ ਅੰਧਾ ਨਾਉ ਸੁਝਾਨ ਪੌੜੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾ ਸਾਈ ਕਾਰ ਕਰਾਇ ਸੀ ਸੋ ਸੇਵਕ ਸੇਵਾ ਕਰੇ ਜਿਸਨੋ ਹੁਕਮ ਮਨਾਇ ਸੀ ਹੁਕਮ ਮੰਨਿਆ ਹੋਵੇ ਪ੍ਰਮਾਣ ਤਾ ਖਸਮੈ ਕਾ ਮਹਲ ਪਾਇ ਸੀ ਖਸਮੈ ਭਾਵੈ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਇ ਸੀ ਤਾ ਦਰਗਾ ਪੈਦਾ ਜਾਇ ਸੀ ਸ਼ਲੋਕ ਮਹੱਲਾ ਪਹਿਲਾ ਗਉ ਬ੍ਰਾਹਮਣ ਕਉ ਕਰ ਲਾਵਹੁ ਗੋਬਰ ਤਰਨ ਨਾ ਜਾਈ ਧੋਤੀ ਟਿਕਾ ਤੈ ਜਪ ਮਾਲੀ ਧਾਨ ਮਿਲੇ ਛਾਂ ਖਾਈ ਅੰਤਰ ਪੂਜਾ ਪੜਹਿ ਪਾ ਸੰਜਮ ਤੁਰਕਾ ਭਾਈ ਛੋਟੀ ਲੈ ਪਾ ਖੰਡਾ ਨਾਮ ਲੈ ਜਾਹੇ ਤਰੰਦਾ ਮਹੱਲਾ ਪਹਿਲਾ ਮਾਨਸ ਖਾਣੇ ਕਰਹਿ ਨਿਵਾਜ ਛਰੀ ਵਗਾਨ ਤਿਨ ਗਲਿਤਾਗ ਤਿਨ ਘਰ ਬ੍ਰਾਹਮਣ ਪੂਰਹਿ ਨਾਦ ਉਨਾ ਪੇ ਆਵਹਿ ਹੋਈ ਸਾਧ ਕੂੜੀ ਰਾਸ ਕੂੜਾ ਵਾਪਾਰ ਕੂੜ ਬੋਲ ਕਰਹਿ ਆਹਾਰ ਸਰਮ ਧਰਮ ਕਾ ਡੇਰਾ ਦੂਰੇ ਨਾਨਕ ਕੂੜ ਰਹਾ ਭਰਪੂਰ ਮੱਥਾ ਟਿੱਕਾ ਤੇੜ ਧੋਤੀ ਕਖਾਈ ਹੱਥ ਚੁਰੀ ਜਗਤ ਕਾ ਸਾਈ ਨੀਲ ਵਸਤਰ ਪਹਿਰ ਹੋਵੈ ਪ੍ਰਮਾਣ ਮਲੇ ਸਥਾਨ ਲੇ ਪੂਜੈ ਪੁਰਾਣ ਅਪਾਖਿਆ ਕਾ ਕੁੱਠਾ ਬਕਰਾ ਖਾਣਾ ਚੌਕੇ ਉੱਪਰ ਕਿਸੈ ਨ ਜਾਣਾ ਦੇਖੈ ਚੌਕਾ ਕੱਢੀ ਕਾਰੇ ਉੱਪਰ ਆਏ ਬੈਠੇ ਕੂੜਿਆਰ ਮਤ ਪਿਟੈ ਵੇ ਮਤ ਪਿਟੈ ਇਹੋ ਅਨ ਸਾਡਾ ਫਿਟੈ ਤਨ ਫਿਟੈ ਫੇੜ ਕਰੇ ਨੇ ਮਨ ਜੂਠੈ ਚੁਲੀ ਭਰੇ ਨੇ ਕਹੋ ਨਾਨਕ ਸੱਚ ਧਿਆਈਐ ਸੋਚ ਹੋਵੈ ਤਾ ਸੱਚ ਪਾਈਐ ਪੌੜੀ ਚਿੱਤੈ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਦਾ ਆਪੇ ਦੇਵ ਆਇਆ ਆਪੇ ਹੀ ਕਰਮ ਕਰਾਇਦਾ ਵੱਡਾ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦਾ ਲਾਇਦਾ ਨਦਰੋ ਪੱਠੀ ਜੇ ਕਰੇ ਸੁਲਤਾਨਾ ਕਹਾਉ ਕਰਾਇਦਾ ਧਰ ਮੰਗਨ ਭਿਖ ਨ ਪਾਇਦਾ ਸ਼ਲੋਕ ਮਹੱਲਾ ਪਹਿਲਾ ਜੇ ਮੋਹਾ ਕਾ ਕਰਮ ਹੈ ਕਰਮ ਹੈ ਪਿਤਰੀ ਦੇ ਅੱਗੇ ਵਸ ਜਾਣੀਐ ਪਿਤਰੀ ਚੋਰ ਕਰੇ ਵੱਢਿਆ ਹੱਥ ਦਲਾਲ ਕੇ ਮੁਸਵੀ ਇਹ ਕਰੇ ਨਾਨਕ ਅੱਗੇ ਸੋ ਮਿਲੈ ਜੇ ਖੱਟੇ ਘਾਲੇ ਦੇ ਮਹੱਲਾ ਪਹਿਲਾ ਜਿਉ ਜੋਰੂ ਸਿਰਨਾਵਣੀ ਆਵੇ ਵਾਰੋ ਵਾਰ ਝੂਠੇ ਝੂਠਾ ਮੁਖ ਵਸੈ ਨਿਤ ਨਿਤ ਹੋਏ ਖੁਆਰ ਸੂਚੇ ਇਹ ਨਾ ਆਖਿਆ ਹੈ ਬਾਹਦੇ ਪਿੰਡਾ ਤੋਏ ਸੂਚੇ ਸੇ ਨਾਨਕਾ ਜਿਨ ਮਨ ਵਸਿਆ ਸੋਏ ਪੌੜੀ ਤੁਰੇ ਪਲਾਣੇ ਪੌਣ ਬੇਗ ਹਰ ਲੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜਿਆ ਲਾਏ ਬੈਠੇ ਕਰ ਪਾਸਾਰਿਆ ਚੀਜ਼ ਕਰਨ ਮਨ ਭਾਵ ਦੇ ਹਰ ਬੁੱਧਨ ਨਾਹੀ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮਹਲਤ ਮਰਨ ਵਿਸਾਰਿਆ ਜਰ ਆਈ ਜੋਬ ਨਿਹਾਰਿਆ ਸ਼ਲੋਕ ਮਹੱਲਾ ਪਹਿਲਾ ਜੇ ਕਰ ਸੂਤਕ ਮੰਨਿਆ ਸਭ ਤੈ ਸੂਤਕ ਹੋਏ ਗੋਹੇ ਅਤੈ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅਨ ਕੇ ਜੀਆ ਬਾਦ ਨ ਕੋਏ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ ਸੂਤਕ ਕਿਉ ਕਰ ਰਖਿਆ ਸੂਤਕ ਪਵੈ ਰਸੋਏ ਨਾਨਕ ਸੂਤਕ ਏਵ ਨ ਉਤਰੈ ਗਿਆਨ ਉਤਾਰੇ ਧੋਏ ਮਹੱਲਾ ਪਹਿਲਾ ਮਨ ਕਾ ਸੂਤਕ ਲੋਭ ਹੈ ਜੇਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰ ਤ੍ਰਿਆ ਪਰ ਧਨ ਰੂਪ ਕੰਨੀ ਸੂਤ ਕਨ ਪੈ ਲਾਏ ਤਬਾਰੀ ਖਾਹੇ ਨਾਨਕ ਹੰਸਾ ਆਦਮੀ ਬੱਧੇ ਜੰਬੁਰ ਜਾਹੇ ਮਹੱਲਾ ਪਹਿਲਾ ਸਭੋ ਸੂਤਕ ਪਰਮ ਹੈ ਦੂਜੈ ਲੱਗੈ ਜਾਏ ਜੰਮਣ ਮਰਨਾ ਹੁਕਮ ਹੈ ਭਾਣੈ ਆਵੈ ਜਾਏ ਖਾਣਾ ਪੀਣਾ ਪਵਿੱਤਰ ਹੈ ਤੋਨ ਰਿਜਕ ਸੰਭਾਹੇ ਨਾਨਕ ਜਿਨੀ ਗੁਰੂ ਹੋਜਿਆ ਤਿੰਨਾ ਸੂਤਕ ਨਾਹੇ ਪੌੜੀ ਸਤਿਗੁਰ ਵੱਡਾ ਕਰ ਸਾਲਾਹੀਐ ਜਿਸ ਵਿੱਚ ਵੱਡਿਆ ਵਡਿਆਈਆ ਸਹਿ ਮੇਲੇ ਤਾ ਨਦਰੀ ਆਇਆ ਜਾਤ ਭਾਣਾ ਤਾ ਮਨ ਵਸਾਇਆ ਕਰ ਹੁਕਮ ਮਸਤਕ ਹੱਥ ਧਾਰੇ ਵਿਚੋ ਮਾਰ ਕੱਢਿਆ ਬੁਰਿਆਇਆ ਸਹਿ ਤੁਠੈ ਨੌ ਨਿਦ ਪਾਇਆ ਸ਼ਲੋਕ ਮਹੱਲਾ ਪਹਿਲਾ ਪਹਿਲਾ ਸੁਚਾ ਹੋਏ ਸੁੱਚਾ ਬੈਠਾ ਆਏ ਸੁੱਚੇ ਅੱਗੇ ਰਖਿਓ ਕੋਈ ਨਾ ਪਿਟਿਓ ਜਾਏ ਸੁੱਚਾ ਹੋਏ ਕਹਿ ਜੀਵਿਆ ਲੱਗਾ ਪੜਨ ਸ਼ਲੋਕ ਕੋਹ ਥੀ ਜਾਈ ਸਟਿਆ ਕਿਸ ਇਹੋ ਲੱਗਾ ਦੋਖ ਅਨ ਦੇਵਤਾ ਪਾਣੀ ਦੇਵਤਾ ਬੈ ਸੰਤਰ ਦੇਵਤਾ ਲੂਣ ਪੰਜਵਾ ਪਾਇਆ ਕਿਰਤ ਤਾ ਹੋਆ ਭਾਗ ਪਵਿੱਤ ਪਾਪੀ ਸੋ ਤਨ ਗੱਡਿਆ ਥੱਕਾ ਪਈਆ ਤਿਤ ਜਿਤ ਮੁਖ ਨਾਮ ਨਾ ਉਚਰਹਿ ਬਿਨ ਨਾਵੈ ਰਸ ਖਾਹੇ ਨਾਨਕ ਏਵੈ ਜਾਣੀਐ ਤਿਤ ਮੁਖ ਥੁੱਕਾ ਪਾਹੇ ਮਹੱਲਾ ਪਹਿਲਾ ਭੰਡ ਜੰਮੀਐ ਭੰਡ ਨਿੰਮੀਐ ਭੰਡ ਮੰਗਣ ਵੀ ਆਹੋ ਭੰਡਾ ਹੋਵੈ ਦੋਸਤੀ ਭੰਡਾ ਚੱਲੈ ਰਾਹੋ ਪੰਡ ਮੁਆ ਪੰਡ ਪਾਲਿਐ ਪੰਡ ਹੋਵੈ ਬੰਧਾਨ ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ ਪੰਡਾ ਹੀ ਪੰਡ ਉਪਜੈ ਭੰਡਾ ਬਾਜ ਨਾ ਕੋਏ ਨਾਨਕ ਪੰਡਾ ਬਾਹਰਾ ਏਕੋ ਸੱਚਾ ਸੋਏ ਜਿਤ ਮੁਖ ਸਦਾ ਸਾਲਾਹੀਐ ਭਾਗਾ ਰਤੀ ਚਾਰੇ ਨਾਨਕ ਤੇ ਮੁਖ ਉਜਲੇ ਤਿਤ ਸੱਚੈ ਦਰਬਾਰੇ ਪੌੜੀ ਸਭ ਕੋ ਆਖੈ ਆਪਣਾ ਜਿਸ ਨਾਹੀ ਸੋ ਚੁਣ ਕੱਢੀਐ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀਐ ਜਾ ਰਹਿਣਾ ਨਾਹੀ ਐ ਜਗਤਾ ਕਾਇਤ ਗਾਰਭ ਹੰਡੀਐ ਮੰਦਾ ਕਿਸੈ ਨਾ ਆਖੀਐ ਪੜੇ ਅਖਰੇ ਹੋ ਬੁਝੀਐ ਮੂਰਖੈ ਨਾਲ ਨਾ ਲੁਝੀਐ ਸ਼ਲੋਕ ਮਹੱਲਾ ਪਹਿਲਾ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸਦੀਐ ਫਿੱਕੇ ਫਿੱਕੀ ਸੋਏ ਫਿੱਕਾ ਦਰਗਾ ਸਟੀਐ ਮੋਹਿ ਥੁੱਕਾ ਫਿੱਕੇ ਪਾਏ ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਏ ਮਹੱਲਾ ਪਹਿਲਾ ਅੰਦਰੋਂ ਝੂਠੇ ਪੈਜ ਬਾਰੇ ਦੁਨੀਆ ਅੰਦਰ ਫੈਲ ਅਠਸੜ ਤੀਰਥ ਦੇ ਨਾਵ ਹੈ ਉਤਰੈ ਨਾਹੀ ਮੈਲ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰਿ ਤਿਨ ਨੇਹ ਲੱਗਾ ਰੱਬ ਸੇ ਤੀ ਦੇਖਨੇ ਵਿਚਾਰਿ ਰੰਗ ਹੱਸਹਿ ਰੰਗ ਰੋਵਹਿ ਚੁੱਪ ਪੀ ਕਰ ਜਾਹੇ ਪ੍ਰਵਾਹ ਨਾਹੀ ਕਿਸੈ ਕੇਰੀ ਬਾਜ ਸੱਚੇ ਨਾਹਮ ਦਰਵਾਟ ਉਪਰ ਖਰਚ ਮੰਗਾ ਜਵੈ ਦੇ ਤਾ ਖਾਹੇ ਦੀਵਾਨ ਏਕੋ ਕਲਮ ਏਕਾ ਹਵਾ ਤੁਮਾ ਮੇਲ ਦਰ ਲਏ ਲੇਖਾ ਪੀਣ ਛੁਟੈ ਨਾਨਕਾ ਦਿਓ ਤੇਲ ਪੌੜੀ ਆਪੇ ਹੀ ਕਰਨਾ ਕਿਉ ਕਲ ਆਪੇ ਹੀ ਤੈ ਧਾਰਿਆ ਦੇਖੈ ਕੀਤਾ ਆਪਣਾ ਧਰ ਕੱਚੀ ਪੱਕੀ ਧਾਰਿਆ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰਿਆ ਜਿਸ ਕੇ ਜੀ ਪ੍ਰਾਨ ਹੈ ਕਿਉ ਸਾਹਿਬ ਮਰਹੁ ਵਿਸਾਰਿਆ ਆਪਣਾ ਹੱਥੀ ਆਪਣਾ ਆਪੇ ਹੀ ਕਾਸ਼ ਵਾਰਿਆ ਸ਼ਲੋਕ ਮਹੱਲਾ ਦੂਜਾ ਇਹ ਕਨੇਹੀ ਆਸ ਕੀ ਦੂਜੈ ਲੱਗੈ ਜਾਏ ਨਾਨਕ ਆਸ ਕਾਂਡੀਐ ਸਦ ਹੀ ਰਹਿ ਸਮਾਏ ਚੰਗਾ ਚੰਗਾ ਕਰ ਮੰਨੇ ਮੰਦਾ ਮੰਦਾ ਹੋਏ ਆਸ ਕਿ ਹੋ ਨਾ ਆਖੀਐ ਜੇ ਲੇਖਾ ਵਰਤੈ ਸੋਏ ਮਹੱਲਾ ਦੂਜਾ ਸਲਾਮ ਜਵਾਬ ਦੋਵੇ ਕਰੇ ਮੁੰਢੋ ਕੁੱਥਾ ਜਾਏ ਨਾਨਕ ਦੋਵੇ ਕੂੜੀਆ ਥਾਇ ਨਾ ਕਾਈ ਪਾਏ ਪੌੜੀ ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਾ ਕਾਲ ਬੁਰੀ ਕਿਉ ਕਾਲੀਐ ਮੰਦਾ ਹੋਰ ਨਾ ਕੀਤੇ ਦੇ ਲੰਮੀ ਨਦਰ ਨਿਹਾਲੀਐ ਜਿਉ ਸਾਹਿਬ ਨਾਲ ਨਾ ਹਾਰੀਐ ਤੇ ਵਿਹਾ ਪਾਸਾ ਢਾਲੀਐ ਕਿਛ ਲਾਹੇ ਉਪਰ ਘਾਲੀਐ ਸ਼ਲੋਕ ਮਹੱਲਾ ਦੂਜਾ ਚਾਕਰ ਲੱਗਿਆ ਚਾਕਰੀ ਨਾਲੇ ਗਾਰਵਾਦ ਗੱਲਾ ਕਰੇ ਖਲੇਰੀਆ ਖਸੂ ਨਾ ਪਾਏ ਸਾਧ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸਨੋ ਲੱਗਾ ਤਿਸ ਮਿਲੈ ਲੱਗਾ ਸੋ ਪਰਵਾਨ ਮਹੱਲਾ ਦੂਜਾ ਜੋ ਜੀਏ ਹੋਏ ਸੋ ਉਗਵੈ ਮੋਹ ਕਾ ਕਹਿਆ ਵਾਉ ਬੀਜੇ ਵੇਖ ਮੰਗੈ ਅੰਮ੍ਰਿਤ ਵੇਖੋ ਇਹੋ ਨਿਆਉ ਮਹੱਲਾ ਦੂਜਾ ਨਾਲ ਆਣੇ ਦੋਸਤੀ ਕਦੇ ਨਾ ਆਵੈ ਰਾਸੇ ਜੇਹਾ ਜਾਣੈ ਤੇਹੋ ਵਰਤੈ ਵੇਖੋ ਕੋ ਨਿਰਜਾਸਿਮ ਵਸਤੂ ਅੰਦਰ ਵਸਮਾਵੈ ਦੂਜੀ ਹੋਵੈ ਪਾਸਿਮ ਸਾਹਿਬ ਸੇਤੀ ਹੁਕਮ ਨਾ ਚੱਲੈ ਕਹੀ ਬਣਾਇ ਅਰਦਾਸਿਮ ਕੂੜ ਕਮਾਣਾ ਕੂੜੋ ਹੋਵੇ ਨਾਨਕ ਸਿਫਤ ਵਿਗਾਸ ਮਹੱਲਾ ਦੂਜਾ ਨਾਰੇ ਆਣੇ ਦੋਸਤੀ ਵਡਾਰੂ ਸਿਉ ਨੇਹੋ ਪਾਣੀ ਅੰਦਰ ਲੀਕ ਜਿਉ ਤਿਸ ਦਾ ਥਾਉ ਨਾ ਥਿਓ ਮਹੱਲਾ ਦੂਜਾ ਹੋਏ ਇਆਣਾ ਕਰੇ ਕੰਮ ਆਣ ਨਾ ਸਕੈ ਰਾਸੀ ਜੇ ਇੱਕ ਅਦ ਚੰਗੀ ਕਰੇ ਦੂਜੀ ਵੀ ਵੇਰਾ ਸੇ ਪੌੜੀ ਚਾਕਰ ਲੱਗਾ ਚਾਕਰੀ ਜੇ ਚੱਲਾ ਖਸਮੈ ਭਾਏ ਹੁਰਮਤ ਇਸ ਨੂੰ ਅਗਲੀ ਉਹ ਵਜੋਬੇ ਦੂਣਾ ਖਾਏ ਖਸਮੈ ਕਰੇ ਬਰਾਬਰੀ ਫਿਰ ਗੈਰ ਦੇ ਅੰਦਰ ਪਾਏ ਵਜੋ ਗੁਆਏ ਅਗਲਾ ਮੋਹਿ ਮੋਹਿ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸਾਬਾਸੇ ਨਾਨਕ ਹੁਕਮ ਨਾ ਚੱਲੀ ਨਾਲ ਖਸਮ ਚੱਲੈ ਅਰਦਾਸੇ ਸ਼ਲੋਕ ਮਹੱਲਾ ਦੂਜਾ ਇਹ ਕਨੇਹੀ ਦਾਤੇ ਆਪਸ ਤੇ ਜੋ ਪਾਈਐ ਨਾਨਕ ਸਾ ਕਰਮਾਤੇ ਸਾਹਿਬ ਤੁਠੈ ਜੋ ਮਿਲੈ ਮਹੱਲਾ ਦੂਜਾ ਇਹ ਕਨੇਹੀ ਚੱਕਰੀ ਜਿਤ ਭਉ ਖਸਮ ਨਾ ਜਾਏ ਨਾਨਕ ਸੇਵਕ ਕਾਢੀਐ ਜੇ ਸੇਤੀ ਖਸਮ ਸੁਹਾਏ ਪੌੜੀ ਨਾਨਕ ਅੰਤ ਨਾ ਜਾਪਨੀ ਹਰਤਾ ਕੇ ਪਾਰਾਵਾਰ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ ਇਕ ਨਾ ਗਲੀ ਜੰਜੀਰੀਆ ਇਕ ਤੁਰੀ ਚੜ੍ਹਾ ਵਿਸਿਆਰ ਆਪ ਕਰਾਏ ਕਰੇ ਆਪ ਹੋ ਕੈ ਸਿਓ ਕਰੀ ਪੁਕਾਰ ਨਾਨਕ ਕਰਣਾ ਜਿਨ ਕੀਆ ਫਿਰ ਤੇਸੀ ਹੀ ਕਰਨੀ ਸਾਰ ਸ਼ਲੋਕ ਮਹੱਲਾ ਪਹਿਲਾ ਆਪੇ ਭਾਂਡੇ ਸਾਜਿਆਨ ਆਪੇ ਪੂਰਨ ਦੇ ਇਕ ਨੀਦ ਸਮਾਇਆ ਇਕ ਚੁੱਲ੍ਹਾ ਰਾਹਨ ਛੜੇ ਇਕ ਦਿਹਾਲੀ ਪੈ ਸਵਨੀ ਇਕ ਉੱਪਰ ਰਾਹਨ ਖੜੇ ਤਿਨਾ ਸਵਾਰੇ ਨਾਨਕਾ ਜਿਨ ਕਉ ਨਦਰ ਕਰੇ ਮਹੱਲਾ ਦੂਜਾ ਆਪੇ ਸਾਜੇ ਕਰੇ ਆਪੇ ਜਾਈ ਪੇ ਰਖੈ ਆਪੇ ਤਿਸ ਵਿੱਚ ਜੰਤੋ ਪਾਏ ਕੈ ਦੇਖੈ ਥਾਪਿ ਉਥਾਪਿ ਕਿਸ ਨੂੰ ਕਹੀਐ ਨਾਨਕਾ ਸਭ ਕਿਛ ਆਪੇ ਆਪੇ ਪੌੜੀ ਵੱਡੇ ਆਵੜਿਆ ਆ ਕਿਸ ਕਹਣਾ ਕਾਣ ਨ ਜਾਏ ਸੋ ਕਰਤਾ ਕਾਦਰ ਕਰੀਮ ਦੇ ਦੀਆ ਰਿ ਸੰਭਾਏ ਸਾਈ ਕਾਰ ਕਮਾਵਣੀ ਧੁਰ ਛੋਡੀ ਤਿੰਨਾ ਪਾਏ ਨਾਨਕ ਏਕੀ ਵਾਰੀ ਹੋਰ ਦੂਜੀ ਨਾਹੀ ਜਾਏ ਸੋ ਕਰੇ ਜਿਤ ਸਹਿ ਰਜਾਏ ਸੁਧ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਰਾਗ ਆਸਾ ਬਾਣੀ ਭਗਤਾ ਕੀ ਕਬੀਰ ਜੀਓ ਨਾਮ ਦਿਓ ਜੀਓ ਰਵਿਦਾਸ ਜੀਓ ਆਸਾ ਸ੍ਰੀ ਕਬੀਰ ਜੀਓ ਗੁਰ ਚਰਨ ਲਾਗ ਹਮ ਬਿਨਵਤਾ ਪੂਛਤ ਕਹਾ ਜੀਓ ਪਾਇਆ ਕੌਣ ਕਾ ਜਗ ਉਪਜੈ ਬਿਨ ਸਹਿ ਕਹੋ ਮੋਹਿ ਸਮਝਾਇਆ ਦੇਵ ਕਰੋ ਦਇਆ ਮੋਹਿ ਮਾਰਗ ਲਾਵਹੁ ਜਿਤ ਪੈ ਬੰਧਨ ਟੂਟੈ ਜਨਮ ਮਰਨ ਤੋਂ ਫੇੜ ਕਰਮ ਸੁਖ ਜੀਏ ਜਨਮ ਤੇ ਛੂਟੈ ਰਹਾਓ ਮਾਇਆ ਫਾਸ ਬੰਧ ਨਹੀਂ ਫਾਰੈ ਆਰ ਮਨ ਸੁਨ ਨ ਲੂਕੇ ਆਪਾ ਪਦ ਨਿਰਭਾਣ ਨਾ ਚੀਨਿਆ ਏਨ ਵਿਦੇ ਭਿਓ ਨ ਚੂਕੇ ਕਹੀ ਨਾ ਉਪਜਾ ਉਪਜੀ ਜਾਣੈ ਭਾਵ ਅਭਾਵ ਵਿਹੂਣਾ ਉਦੈ ਅਸਤ ਕੀ ਮਨ ਬੁੱਧ ਨਾਸੀ ਤਉ ਸਦਾ ਸਾਜ ਲਿਵਲੀਨਾ ਜਿਉ ਪ੍ਰਤੀਬਿੰਬ ਬਿੰਬ ਕੋ ਮਿਲੀ ਹੈ ਉਦਕ ਕੁੰਭ ਬਿਗਰਾਨਾ ਕਹੋ ਕਬੀਰ ਐਸਾ ਗੁਣ ਪਰਮ ਭਾਗਾ ਤਉ ਮਨ ਸੁਨ ਸਮਾਨਾ ਆਸਾ ਗਾਇ ਸਾਢੇ ਤੈ ਤੈ ਤੋਤੀਆ ਤੇਰੇ ਪਾਇਨ ਤੱਕ ਗਲੀ ਜਨਾ ਜਬ ਮਾਲਿਆ ਲੋਟੇ ਖਤ ਨਿਬਗ ਓਏ ਹਰ ਕੇ ਸੰਤ ਨਾ ਆਖਿਆ ਹੈ ਬਾਨਾਰਸ ਕੇ ਠੱਗ ਐਸੇ ਸੰਤ ਨਾ ਕੋ ਭਾਵ ਹੈ ਡਾਲਾ ਸਿਓ ਪੇਡਾ ਗਟਕਾਵਹਿ ਰਹਾਉ ਬਾਸਨ ਮਾਂ ਚਰਾਵੈ ਉਪਰੇ ਕਾਠੀ ਧੋਏ ਜਲਾਵੈ ਬਸਦਾ ਖੋਦ ਕਰਹਿ ਦੋ ਚੂਲੇ ਸਾਰੇ ਮਾਨਸ ਖਾਵੈ ਉਏ ਪਾਪੀ ਸਦਾ ਫਿਰੈ ਅਪਰਾਧੀ ਮੁਖੋ ਅਪਰਸ ਕਹਾਵਹਿ ਸਦਾ ਸਦਾ ਫਿਰੈ ਅਭਿਮਾਨੀ ਸਗਲ ਕੁਟੰਬ ਡੁਬਾਵਹਿ ਜਿਤ ਕੋ ਲਾਇਆ ਤਿਤ ਹੀ ਲਾਗਾ ਤੈਸੇ ਕਰਮ ਕਮਾਵੈ ਕਹੋ ਕਬੀਰ ਜਿਸ ਸਤਿਗੁਰ ਭੇਟੈ ਪੁਨਰਭਿ ਜਨਮ ਨਾ ਆਵੈ ਆਸਾ ਬਾਪ ਇਦਰਾਸਾ ਮੇਰੋ ਕੀਨਾ ਸੇ ਸੁਖਾਲੀ ਮੋਖਿ ਅੰਮ੍ਰਿਤ ਦੀਨਾ ਤਿਸ ਬਾਪ ਕਉ ਕਿਉ ਮਨੋ ਵਿਸਾਰੀ ਆਗੈ ਗਿਆ ਨਾ ਬਾਜੀ ਹਾਰੀ ਮੂਈ ਮੇਰੀ ਮਾਈ ਹੋ ਖਰਾ ਸੁਖਾਲਾ ਪਹਿਰੋ ਨਹੀਂ ਦਗਦੀ ਲਗੈ ਨਾ ਪਾਲਾ ਰਹਾਉ ਬਲ ਤਿਸ ਬਾਪੈ ਜਿਨ ਹੋ ਜਾਇਆ ਪੰਚਾ ਤੇ ਮੇਰਾ ਸੰਗ ਚੁਕਾਇਆ ਪੰਜ ਮਾਰ ਪਾਵਾ ਤਲ ਦੀਨੇ ਹਰ ਸਿਮਰਨ ਮੇਰਾ ਮਨ ਤਨ ਭੀਨੇ ਪਿਤਾ ਹਮਾਰੋ ਵਡ ਗੋਸਾਈ ਤਿਸ ਪਿਤਾ ਪਹਿ ਹੋ ਕਿਉ ਕਰਿ ਜਾਈ ਸਤਗੁਰ ਮਿਲੇ ਤਾ ਮਾਰਗ ਦਿਖਾਇਆ ਜਗਤ ਪਿਤਾ ਮੇਰਾ ਮਨ ਭਾਇਆ ਹਉ ਪੂਤ ਤੇਰਾ ਤੂੰ ਬਾਪ ਮੇਰਾ ਏਕੈ ਠਾਰ ਦੁਹਾ ਬਸੇਰਾ ਕਹੋ ਕਬੀਰ ਜਨ ਏਕੋ ਬੂਝਿਆ ਗੁਰ ਪ੍ਰਸਾਦ ਮੈਂ ਸਭ ਕੇ ਸੂਝਿਆ ਆਸਾ ਇਕਤ ਪੱਤਰ ਭਰ ਉਰਕਟ ਕੁਰਕਟ ਇਕਤ ਪੱਤਰ ਪਰ ਪਾਣੀ ਆਸ ਹਿਪਾਸ ਪੰਜ ਜੋਗਿਆ ਬੈਠੇ ਵਿੱਚ ਨਗਦ ਦੇ ਰਾਣੀ ਨਗਟੀ ਕੋ ਠਨਗਨ ਬਾਡਾ ਡੂ ਕਿਨਹਿ ਵਿਵੇਕੀ ਕਾਟੀ ਤੂੰ ਰਹਾਵ ਸਗਲ ਮਾਹੇ ਨਗਟੀ ਕਾ ਬਾਸਾ ਸਗਲ ਮਾਰਿਓ ਹੀਰੀ ਸਗਲਿਆ ਕੀਓ ਭੈਨ ਭਾਨ ਜੀ ਜਿਨਹਿ ਬਰੀ ਤਿਸ ਚੇਰੀ ਹਮਰੋ ਭਰਤਾ ਬੜੋ ਵਿਵੇਕੀ ਆਪੇ ਸੰਤ ਕਹਾਵੇ ਓਹ ਹਮਾਰਾ ਮਾਥਾ ਕਾਇਮ ਔਰ ਹਮਰੇ ਨਿਕ ਨਾ ਆਵੇ ਨਾ ਕਹੋ ਕਾਟੀ ਕਾਨਹੁ ਕਾਟੀ ਕਾਟ ਕੂਟ ਕੈ ਡਾਰੀ ਕਹੋ ਕਬੀਰ ਸੰਤਨ ਕੀ ਪੈਰਨ ਧੀਨ ਲੋਕ ਕੀ ਪਿਆਰੀ ਆਸਾ ਜੋਗੀ ਜਤੀ ਤਪੀ ਸੰਿਆਸੀ ਬਹੁ ਤੀਰਥ ਭ੍ਰਮ ਨਾ ਲੁੰਜਤ ਮੁੰਜਿਤ ਮੋਨ ਜਟਾ ਤਰ ਅੰਤ ਤਉ ਮਰਨਾ ਤਾਤੇ ਸੇਵੀ ਅਲੇ RAM ਨਾ ਰਸਨਾ RAM ਨਾਮ ਇਤ ਜਾ ਕੈ ਕਹਾ ਕਰੈ ਜਮ ਨਾ ਰਹਾਉ ਆਗਮ ਨਿਰਗਮ ਜੋ ਤਿਕ ਜਾਣੈ ਬਹੁ ਬਹੁ ਵਿਆ ਕਰਨਾ ਤੰਤ ਮੰਤਰ ਸਭ ਔਖਦ ਜਾਣੈ ਅੰਤ ਤਉ ਮਰਨਾ ਰਾਜ ਭੋਗਰ ਛਤਰ ਸਿੰਘਾਸਨ ਬਹੁ ਸੁੰਦਰ ਰਮਨਾ ਪਾਨ ਕਪੂਰ ਸੁਵਾਸਕ ਚੰਦਨ ਅੰਤ ਤਉ ਮਰਨਾ ਬੇਦ ਪ੍ਰਾਨ ਸਿਮਰ ਸਭ ਖੋਜੇ ਕਹੂ ਨਾ ਉਬਰਨਾ ਕਹੋ ਕਬੀਰ ਇਓ ਰਾਮਹਿ ਪਉ ਮੇਟ ਜਨਮ ਮਰਨਾ ਆਸਾ ਫੀਲ ਰਬਾਬੀ ਬੰਦ ਜੇ ਕਉਆ ਧਾਲ ਵਜਾਵੈ ਪਹਿਰ ਚੋਲ ਨਾ ਗਧਾ ਨਾਚੈ ਭੈਸਾ ਭਗਤ ਕਰਾਵੈ ਰਾਜਾ RAM ਕਕਰੀਆ ਬਰੇ ਪਕਾਏ ਕਿਨੈ ਬੂਝਨ ਹਾਰੈ ਖਾਏ ਰਹਾਓ ਬੈਠ ਸਿੰਘ ਕਰ ਪਾਨ ਲਗਾਵੇ ਕੀਸ ਗਲੌਰੇ ਲਿਆਵੇ ਘਰ ਘਰ ਮੁਸਰੀ ਮੰਗਲ ਗਾਵੇ ਕਛੁਆ ਸੰਖ ਬਜਾਵੇ ਪੰਸ ਕੋ ਭੂਤ ਵੀ ਆਹਣ ਚੱਲਿਆ ਸਿਉਨੇ ਮੰਡ ਵਿਚਾਏ ਰੂ ਕੰਨਿਆ ਸੁੰਦਰ ਬੇਦੀ ਸਸੈ ਸਿੰਘ ਗੁਣ ਗਾਏ ਕਹਾਤ ਕਬੀਰ ਸੁਨਹੋਰੇ ਸੰਤੋ ਕੀਟੀ ਪਰਬ ਦਿਖਾਇਆ ਕਛੁਆ ਕਹੇ ਅੰਗਾਰ ਪੇ ਲੋਰੋ ਲੋਕੀ ਸ਼ਬਦ ਸੁਨਾਇਆ ਆਸਾ बटुआ एक बहत्तर आधारे एको जिसे द्वारा नवे खंड की पृथ्वी मागै सो जोगी जग सारा ऐसा जोगी नवनित पावै तालका ब्रह्म लेख अग्नि चरावै रहाओ खिंथा ज्ञान ध्यान कर सुई शब्द तागा माथि घालै पंच तत् की कर मिरगाणी गुर कै मार्ग चालै दया फावरी काया कर धुई दृष्ट की अग्नि जलावै ਤਿਸ ਕਾ ਭਾਉ ਲਏ ਰਿਦ ਅੰਤਰ ਚਹੁ ਜੁਗ ਤਾੜੀ ਲਾਵੈ ਸਭ ਜੋਗ ਤਨ ਰਾਮ ਨਾਮ ਹੈ ਜਿਸ ਕਾ ਪਿੰਡ ਪ੍ਰਾਨਾ ਕਹੋ ਕਬੀਰ ਜੇ ਕਿਰਪਾ ਤਾਰੈ ਦੇ ਸੱਚਾ ਨਿਸ਼ਾਨਾ ਆਸਾ ਹਿੰਦੂ ਤੁਰਕ ਕਹਾਤੇ ਆਏ ਕਿਨ ਇਹ ਰਾਹ ਚਲਾਈ ਦਿਲ ਮਹਿ ਸੋਚ ਵਿਚਾਰ ਕਵਾਦੇ ਪਿਸਤ ਦੋਜ ਕਿਨ ਪਾਈ ਕਾਜੀ ਤੈ ਕਮਨ ਕਤੇ ਬਖਾਨੀ ਪੜਤ ਗੁਣਤ ਐਸੇ ਸਭ ਮਾਰੇ ਕਿਨਹੂ ਖਬਰ ਨਾ ਜਾਣੀ ਰਹਾਓ ਸਖਤ ਸੁਨੇਹ ਕਰ ਸੁਨਤ ਕਰੀਐ ਮੈਂ ਨਾ ਬਦਾਉਗਾ ਭਾਈ ਜੋਰੇ ਖੁਦਾਏ ਮੋਹਿ ਤੁਰਕ ਕਰੇਗਾ ਆਪਨ ਹੀ ਕਟ ਜਾਈ ਸੁਨਤ ਕੀਏ ਤੁਰਕ ਜੇ ਹੋਏਗਾ ਔਰਤ ਕਾ ਕਿਆ ਕਰੀਐ ਅਰਧ ਸਰੀਰੀ ਨਾਰੀ ਨਾ ਛੋੜੈ ਤਾਤੇ ਹਿੰਦੂ ਹੀ ਰਹੀ ਹੈ ਛਾੜ ਕਿਤੇ ਰਾਮ ਪਜ ਬੌਰੇ ਜ਼ੁਲਮ ਕਰਤ ਹੈ ਭਾਰੀ ਕਬੀਰੈ ਪਕਰੀ ਟੇਕ ਰਾਮ ਕੀ ਤੁਰਕ ਰਹੇ ਪਜਹਾਰੀ ਆਸਾ जब लग तेल दीवे मुख बाती तब सूझै सब कोई तेल जले बाती ठहरानी सूना मंदिर होई रे बौरे तुह करी ना राखै कोई तू राम नाम जब सोई रहाओ का की मात पिता कहो का को कौन पुरख की जोई घट घूटे को बात ना पूछै काढो काढो होई देहोरी बैठी माता रोवै खटिया ले गए भाई ਲਟ ਛਿਟਕਾਏ ਤ੍ਰਿਆ ਰੋਵੈ ਹੰਸ ਇਕੇਲਾ ਜਾਈ ਕਹਾਤ ਕਬੀਰ ਸੁਨਹਰੇ ਸੰਤਉ ਭੈ ਸਾਗਰ ਕਹਿ ਤਾਈ ਇਸ ਬੰਦੇ ਸਿਰ ਜ਼ੁਲਮ ਹੋਤ ਹੈ ਜਮ ਨਹੀਂ ਹਟੈ ਗੁਸਾਈ ਦੁਤਕੇ ਇਕ ਓੰਕਾਰ ਸਤਿਗੁਰ ਪ੍ਰਸਾਦਿ ਆਸਾ ਸ੍ਰੀ ਕਬੀਰ ਹੋ ਕੇ ਚੌਪ ਦੇ ਇਕ ਤੁਕੇ ਸਨਕ ਸਨੰਦ ਅੰਤ ਨਹੀਂ ਪਾਇਆ ਭੇਦ ਪੜੇ ਪੜ ਬ੍ਰਹਮੇ ਜਨਮ ਗਵਾਇਆ ਹਰ ਕਾ ਬਿਲੋਵ ਨਾ ਬਿਲੋਵਹੁ ਮੇਰੇ ਭਾਈ ਸਾਜ ਬਿਲੋਵਹੁ ਜੈਸੇ ਤਤ ਨ ਜਾਈ ਰਾਵ ਤਨ ਕਰ ਮਟਕੀ ਮਨ ਮਾਹੇ ਬਿਲੋਈ ਇਸ ਮਟਕੀ ਮੈਂ ਸਭ ਸੰਜੋਈ ਹਰ ਕਾ ਬਿਲੋਵ ਨਾ ਮਨ ਕਾ ਵਿਚਾਰਾ ਗੁਰ ਪ੍ਰਸਾਦਿ ਪਾਵੈ ਅੰਮ੍ਰਿਤ ਧਾਰਾ ਕਹੋ ਕਬੀਰ ਨਦਰ ਕਰੇ ਜੇ ਮੀਰਾ RAM ਨਾਮ ਲਗ ਉਤਰੇ ਤੀਰਾ ਆਸਾ ਬਾਤੀ ਸੂਕੀ ਤੇਲ ਨਿਖੂਟਾ ਮੰਦਲ ਨਾ ਬਾਜੈ ਨਟ ਪੈ ਸੂਤਾ ਬੁਝ ਗਈ ਅਗਨ ਨਿਕਸੋ ਤੂੰ ਧੂਆ ਰਵ ਰਹਾ ਏ ਕਵਰ ਨਹੀਂ ਦੂਆ ਰਹਾਉ ਟੂਟੀ ਤੰਤ ਨਾ ਬਜੈ ਰਬਾਬ ਭੂਲ ਵਿਗਾਰਿਓ ਆਪਣਾ ਕਾਜ ਕਥਨੀ ਬਦਨੀ ਕਹਨ ਕਹਾਮਨ ਸਮਝ ਪਰੀ ਤਉ ਵਿਸਰਿਓ ਗਾਵਨ ਕਹਾਤ ਕਬੀਰ ਪੰਜ ਜੋ ਚੂਰੇ ਤਿਰ ਤੇ ਨਾਹੇ ਪਰਮ ਪਦ ਦੂਰੇ ਆਸਾ ਸੋਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨ ਰਾਖਸ ਤੇਤੇ ਰਾਮਈਆ ਹੋ ਬਾਰਿਕ ਤੇਰਾ ਕਾਹੇ ਨਾ ਖੰਡਸ ਅਵਗਨ ਮੇਰਾ ਰਹਾਉ ਜੇ ਅਤ ਕ੍ਰੋਧ ਕਰੇ ਤਾ ਤਾਪੀ ਚੀਤ ਨ ਰਾਖਸ ਮਾਇਆ ਚਿੰਤ ਭਵਨ ਮਨ ਪਰਿਓ ਹਮਾਰਾ ਨਾਮ ਬਿਨਾ ਕੈਸੇ ਉਤਰੇ ਸਿਪਾਰਾ ਦੇਹ ਬਿਮਲ ਮਦ ਸਦਾ ਸਰੀਰਾ ਸਾਜ ਸਾਜ ਗੁਣ ਰਵੈ ਕਬੀਰਾ ਆਸਾ ਹਜ ਹਮਾਰੀ ਘੋਮਤੀ ਤੀਰ ਜਹਾ ਵਸੈ ਪੀਤੰਬਰ ਪੀਰ ਵਾਹ ਵਾਹ ਕਿਆ ਖੂਬ ਗਾਵਤਾ ਹੈ ਹਰਿ ਕਾ ਨਾਮ ਮੇਰਾ ਮਨ ਭਾਵਤਾ ਹੈ ਰਹਾਉ ਨਾਰਦ ਸਾਰਦ ਕਰਹਿ ਖਵਾਸੀ ਪਾਸ ਬੈਠੀ ਬੀਬੀ ਕਵਲਾ ਦਾਸੀ ਕੰਠੇ ਮਾਲਾ ਜਿਹਾ ਆਰਾਮ ਸਹੰਸ ਨਾਮ ਲੈ ਲੈ ਕਰੋ ਸਲਾਮ ਕਹਤ ਕਬੀਰ RAM ਗੁਣ ਗਾਵੋ ਹਿੰਦੂ ਤੁਰਕ ਦੋ ਸਮਝਾਵੋ ਆਸਾ ਸ੍ਰੀ ਕਬੀਰ ਦਿਓ ਕੇ ਪੰਜ ਪਦੇ ਨੌ ਦੁੱਤ ਕੇ ਪੰਜ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਪਾਤੀ ਤੋਰੈ ਮਲਨੀ ਪਾਤੀ ਪਾਤੀ ਜੀਓ ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ ਭੂਲੀ ਮਲਨੀ ਹੈ ਓ ਸਤਿਗੁਰ ਜਾਗਤਾ ਹੈ ਦੇਓ ਰਹਾਉ ਬ੍ਰਹਮ ਪਾਤੀ ਬਿਸੰਡਾਰੀ ਫੂਲ ਸ਼ੰਕਰ ਦੇਓ ਤੀਰ ਦੇਵ ਪ੍ਰਤੱਖ ਤੋ ਰਹਿ ਕਰਹਿ ਕਿਸ ਕੀ ਸੇਓ ਖਾਨ ਗੜ ਕੈ ਮੂਰਤ ਕੀਨੀ ਦੇ ਕੈ ਛਾਤੀ ਪਾਓ ਜੇ ਇਹ ਮੂਰਤ ਸਾਚੀ ਐ ਤੋ ਗੜ ਨਹਾਰੇ ਖਾਓ ਪਾਤ ਪਹਿਤਰ ਲਾਪਸੀ ਕਰ ਕਰਾ ਕਾ ਸਾਰ ਹਾਰੇ ਭੋਗਿਆ ਇਸ ਮੂਰਤ ਕੇ ਮੁਖ ਛਾਰ ਮਾਲਨ ਪੂਲੀ ਜਗ ਭੁਲਾਨਾ ਹਮ ਭੁਲਾਨੇ ਨਾਹੇ ਕਹੋ ਕਬੀਰ ਹਮ ਰਾਮ ਰਾਖੇ ਕਿਰਪਾ ਕਰ ਹਰਿ ਰਾਏ ਆਸਾ 12 ਬਰਸ ਬਾਲਪਨ ਬੀਤੇ 20 ਬਰਸ ਕਾ ਤਪ ਨਾ ਕੀਓ 30 ਬਰਸ ਕਾ ਦੇਵ ਨਾ ਪੂਜਾ ਫਿਰ ਪਛਤਾਨਾ ਬਿਰਧ ਪਇਓ ਮੇਰੀ ਮੇਰੀ ਕਰਤੇ ਜਨਮ ਗਇਓ ਸਾਇਰ ਸੋਖ ਪੁਜੰਗ ਬਲਿਓ ਰਹਾਉ ਸੂਕੇ ਸਰਵਰ ਪਾਲ ਬੰਧਾਵੈ ਲੂਣਾ ਖੇਤ ਹੱਥ ਵਾਰ ਕਰੈ ਆਇਓ ਚੋਰ ਤੁਰੰਤ ਹਲੇ ਗਇਓ ਮੇਰੀ ਰਾਖਤ ਮੂਦ ਫਿਰੈ ਚਰਨ ਸੀਸ ਕਰ ਕੰਪਨ ਲਾਗੇ ਨੈਣੀ ਨੀਰ ਅਸਾਰ ਬਹੈ ਜਿਹਵਾ ਬਚਨ ਸੁਧ ਨਹੀਂ ਨਿਕਸੈ ਤਬ ਧਰਮ ਕੀ ਆਸ ਕਰੈ ਹਰ ਜਿਉ ਕਿਰਪਾ ਕਰੈ ਲਿਵ ਲਾਵੈ ਲਾਹਾ ਹਰਿ ਹਰਿ ਨਾਮ ਲੀਓ ਗੁਰ ਪ੍ਰਸਾਦੀ ਹਰ ਤਨ ਪਾਇਓ ਅੰਤੇ ਚਲ ਚਲਦਿਆ ਨਾਲ ਚਲਿਓ ਕਾਤ ਕਬੀਰ ਸੁਨੋ ਰੇ ਸੰਤੋ ਆਨ ਤਨ ਕਛੁਐ ਲੈ ਨਾ ਗਇਓ ਆਈ ਤਲਬ ਪਾਲ ਰਾਏ ਕੀ ਮਾਇਆ ਮੰਦਰ ਜੋੜ ਚਲਿਓ